ਸ਼ਬਦ ਹੈ ਕਾਲ ਵੇੜਾ ਹੁਣ ਤੂੰ ਉਹਦੂ ਬਿਨ ਨਾਵੇਂ ਜੋਗ ਨਾ ਹੋਈ ਨਾਮੇ ਰਾਤੇ ਆਂਦਿਨ ਮਾਤੇ ਨਾਮੇ ਤੇ ਸੁਖ ਹੋਈ ਸੁਖ ਹੋਈ ਤਾਂ ਸਾਰੀ ਬਾਣੀ ਦੇ ਅੰਤ ਵਿੱਚ ਗੁਰੂ ਨਾਨਕ ਜੀ ਦੇਵ ਜੀ ਸਿੱਧਾਂਤ ਦੀ ਗੋਸ਼ਟੀ ਬੰਦ ਕਰਦੇ ਫਿਰ ਅਖੀਰ ਤੈਨ ਵੇੜਾ ਕਰਦੇ ਨੇ ਸਾਰੀ ਗੋਸ਼ਟੀ ਦਾ ਸਾਰ ਕਿੱਥੇ ਜਾ ਕੇ ਹੁੰਦਾ ਐਂਡ ਕਿੱਥੇ ਹੁੰਦਾ ਸ਼ਬਦ ਕਾ ਨਵੇੜਾ ਜਿਹੜਾ ਉਪਦੇਸ਼ ਹੈ ਦਾ ਨਵੇੜਾ ਕੀ ਹੈ ਉਪਦੇਸ਼ ਬਿਨਾ ਗਿਆਨ ਨਹੀਂ ਹੁੰਦਾ ਗਿਆਨ ਬਿਨਾ ਧਿਆਨ ਨਹੀਂ ਜੁੜਦਾ ਜਿਹੜੀ ਚੀਜ਼ ਅਸੀਂ ਧਿਆਨ ਜੋੜਨਾ ਸਾਨੂੰ ਦੇਣੀ ਹੋਵੇ ਜਿਆਦਾ ਦੇਣੀ ਹੋਵੇ ਜਾਂ ਅਸੀਂ ਉਹਨੂੰ ਜਾਣਦੇ ਹੋਈਏ ਜੇ ਮੂਰੇ ਨਾ ਹੋਵੇ ਤਾਂ ਉਹਨੂੰ ਜਾਣਦੇ ਹੁੰਦੇ ਦੇਖਿਆ ਹੋਵੇ ਸਮਝਿਆ ਹੋਵੇ ਜਿਹੜਾ ਦੇਖਿਆ ਹੈ ਨਾ ਸਮਝਿਆ ਹੈ ਨਾ ਸਾਡੇ ਸਾਹਮਣੇ ਹੈ ਫਿਰ ਉਹਦੀ ਧਿਆਨ ਨਹੀਂ ਜੁੜ ਸਕਦਾ ਕੋ ਬੱਚਾ ਮਾਪੇ ਨੂੰ ਬਰਾਗਿਆ ਆ ਜਾਂ ਕਿਸੇ ਨੂੰ ਵੀ ਬਰਾਗਿਆ ਭੈਣ ਭਾਈ ਨੂੰ ਉਹਨੂੰ ਜਾਣਦਾ ਤਾਂ ਬਰਾਗਿਆ ਹੈ ਨਾ ਜੇ ਨਾ ਜਾਣਦਾ ਹੋਵੇ ਕਿਵੇਂ ਬਰਾਗ ਜੂਗਾ ਧਿਆਨ ਤਾਂ ਜੁੜਦਾ ਜਿਹੜੀ ਚੀਜ਼ ਨਾਲ ਵਿਛੜਿਆ ਹੋਇਆ ਹੋਵੇ ਉਹ ਚੀਜ਼ ਪਰੇਸ਼ਾਨ ਕਰਦੀ ਹੈ ਸਾਨੂੰ ਧਿਆਨ ਜਦ ਜੁੜਦਾ ਜਦ ਪਰੇਸ਼ਾਨੀ ਹੋਵੇ ਜਿੰਨਾ ਚਿਰ ਇਹਨੂੰ ਵਿਯੋਗ ਦੀ ਪਰੇਸ਼ਾਨੀ ਪੈਦਾ ਨਹੀਂ ਹੁੰਦੀ ਧਿਆਨ ਜੁੜੂ ਕਿ ਮੈਂ ਵਿਯੋਗ ਦੀ ਪਰੇਸ਼ਾਨੀ ਤਾਂ ਉਹ ਜਿਆਦਾ ਜਾਣ ਲੂ ਜਿਹਦੇ ਨਾਲ ਵਿਛੜਿਆ ਹੋਇਆ ਜਿੰਨਾ ਜਰ ਆਪਣਾ ਮੂਲ ਪਛਾਣ ਨਹੀਂ ਲੈਂਦਾ ਹੈ ਆਪਣੇ ਮੂਲ ਦੀ ਸਮਝ ਨਹੀਂ ਆ ਜਾਂਦੀ ਉਹਨਾਂ ਜਰ ਇਹਦੇ ਅੰਦਰ ਧਿਆਨ ਦੀ ਇੱਛਾ ਹੀ ਨਹੀਂ ਪੈਦਾ ਹੁੰਦੀ ਜਦੋਂ ਧਿਆਨ ਦਾ ਧਿਆਨ ਜੋੜੋ ਪਰਮਾਤਮਾ ਨੂੰ ਪਰਮਾਤਮਾ ਕਿੱਥੇ ਹੈ ਜਿਹਦਾ ਧਿਆਨ ਜੋੜੀਏ ਹਵਾ 'ਚ ਜੋੜੀਏ ਇਹ ਸਭ ਪਖੰਡਾ ਕੁਝ ਨਹੀਂ ਆਕਾਸ਼ ਧਿਆਨ ਜੋੜੋ ਧਿਆਨ ਜੁੜੇ ਦੇ ਨਾਲ ਸਵਾਲ ਤਾਂ ਇਹ ਹੈ ਇਸ ਕਰਕੇ ਗੁਰਬਾਣੀ ਗਿਆਨ ਧਿਆਨ ਕਹਿੰਦੀ ਹੈ ਗਿਆਨ ਪਹਿਲਾਂ ਹੋਵੇ ਤਾਂ ਧਿਆਨ ਜੁੜੂਗਾ ਨਹੀਂ ਧਿਆਨ ਜੁੜੇ ਨਹੀਂ ਸਕਦਾ ਇਹ ਮੱਤਾਂ ਨੂੰ ਐਵੇਂ ਨਹੀਂ ਨੰਦਿਆ ਕੀਤੀ ਗੁਰਬਾਣੀ ਨੇ ਮੱਤਾਂ ਨੰਦਣ ਜੋਗੇ ਨੇ ਇਹ ਜ਼ਰੂਰ ਹੈ ਕਿ ਚਾਰੇ ਪਾਸਿਆਂ ਤੋਂ ਅਸੀਂ ਧਿਆਨ ਨੂੰ ਇਕੱਤਰ ਕਰਕੇ ਇੱਕ ਤੋਂ ਬਹਿ ਜੀਏ ਕੋਈ ਸੁਣਨ ਵਾਸਤੇ ਧਿਆਨ ਵਰਤੀ ਇਕਾਗਰ ਕਰਕੇ ਬੈਠਦੇ ਨੇ ਉਹ ਜੋਗੀ ਪਰ ਉਦੋਂ ਕੁਝ ਸਾਨੂੰ ਸੁਣਨ ਨੂੰ ਸ਼ਬਦ ਚਾਹੀਦਾ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਤੁਹਾਨੂੰ ਸੁਣਨ ਨੂੰ ਕੋਈ ਉਪਦੇਸ਼ ਚਾਹੀਦਾ ਨਾਲ ਤੁਹਾਨੂੰ ਗਿਆਨ ਹੋਵੇ ਸਿਰਫ ਉਪਦੇਸ਼ ਸੁਣਨ ਵਾਸਤੇ ਤਿਆਰ ਹੋ ਕੇ ਤੁਸੀਂ ਬੈਠੇ ਹੋ ਉਪਦੇਸ਼ ਹੈ ਨਹੀਂ ਉਪਦੇਸ਼ ਕੀ ਉਹ ਸ਼ਬਦ ਨਾਲ ਜੁੜ ਗਏ ਹੋਰ ਤਾਂ ਕੋਈ ਉਪਦੇਸ਼ ਮਿਲਿਆ ਨਹੀਂ ਉਹਦਾ ਅੰਦਰੋਂ ਟੈਟ ਹੈ ਸਰੀਰ ਦੀ ਸ਼ਬਦ ਨੇ ਪੈਦਾ ਸਾਹ ਸਾਹ ਉਹਦੇ ਨਾਲ ਜੁੜਦਾ ਉਹ ਚੁੱਕੀ ਬਣਨਾ ਸੀ ਉਹ ਚੁੱਕੀ ਬਣਨਾ ਸੀ ਜੇ ਕੋਈ ਬਾਹਰ ਆਵਾਜ਼ ਪੈਦਾ ਹੁੰਦੀ ਹੋਵੇ ਉਹਦੇ ਨਾਲ ਜੁੜ ਜੋ ਕੋਈ ਆ ਟੈਲੀਵਿਜ਼ਨ ਤੇ ਸੰਗੀਤ ਨਾਲ ਜੁੜਦੇ ਨੇ ਲੋਕ ਬਾਹਰ ਸਾਡੇ ਵੀ ਕੀਰਤਨ ਦਰਬਾਰਾਂ ਨਾਲ ਜੁੜਦੇ ਨੇ ਉਹ ਚੁੱਕੀ ਕੀ ਮਿਲਣਾ ਸੀ ਕੁਝ ਨਹੀਂ ਮਿਲਿਆ ਲੋਕਾਂ ਨੂੰ ਉਹ ਜੋ ਵੀ ਉਹੀ ਚੀਜ਼ ਮਿਲੂ ਜੇ ਕਿਸੇ ਸ਼ਬਦ ਦੀ ਉਹਨੂੰ ਸਮਝ ਆ ਜਾਵੇ ਕੋਈ ਗੱਲ ਪੱਲੇ ਪੈ ਜਵੇ ਜੋ ਸ਼ਬਦ ਗਾਇਨ ਹੋ ਰਿਹਾ ਉਹਦੀ ਉਹ ਤੋਂ ਸੋਚੀ ਪੜ ਜਵੇ ਵੀ ਪੱਲੇ ਪੈਣਾ ਬਾਕੀ ਕੀ ਪੱਲੇ ਪੈਣਾ ਮਗਰ ਟਿਊਨ ਸੁਣ ਰਿਹਾ ਥੋੜੇ ਚਿਰ ਵਾਸਤੇ ਉਹ ਕੰਨ ਰਸ ਇਸ ਕਰਕੇ ਜੋਗੀਆਂ ਨੇ ਜੋ ਸੁਣਦੇ ਸੀ ਕੀ ਸੁਣਦੇ ਸੀ ਉਹਦੇ ਬਾਰੇ ਕੁਝ ਨਹੀਂ ਲਿਖਿਆ ਸੁਣਦੇ ਕਿਉਂ ਕਈ ਕਿਸਮ ਦੀਆਂ ਆਵਾਜ਼ਾਂ ਹੁੰਦੀਆਂ ਨੇ ਕਹੇ ਜੀ ਭਾਈ ਢੋਲਕ ਦੀ ਆਵਾਜ਼ ਹੁੰਦੀ ਹੈ ਸਤਾਰ ਦੀ ਆਵਾਜ਼ ਆਉਂਦੀ ਹੈ ਉਹ ਆਵਾਜ਼ਾਂ ਦਾ ਸਰੀਰ ਚ ਆਉਂਦੀ ਸੀ ਫਿਰ ਕੀ ਕਹਿੰਦੀ ਉਹ ਆਵਾਜ਼ ਤੁਹਾਨੂੰ ਕੁਝ ਨਹੀਂ ਫਿਰ ਜਿਹੜੇ ਇਮਾਨਦਾਰ ਯੋਗੀ ਸੀ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਵੀ ਭਾਈ ਤੁਸੀਂ ਜੋ ਸੁਣਦੇ ਹੋ ਕੀ ਹੈ ਕਹਿੰਦੇ ਇਹ ਤਾਂ ਪਤਾ ਨਹੀਂ ਕੀ ਹੈ ਪਰ ਕੋਈ ਮਾਇਆ ਦੀਆਂ ਆਵਾਜ਼ ਨਹੀਂ ਮਾਇਆ ਉਹ ਮਨ ਦੇ ਦੀ ਮਾਇਆ ਹੀ ਹੈ ਜੋ ਸੁਣਦੇ ਕੰਨਾਂ ਨੂੰ ਜੋ ਸੁਣੂ ਮਾਇਆ ਹੈ ਉਹ ਦਿਮਾਗ ਦਾ ਮਾਇਆ ਨਾਲ ਸੰਪਰਕ ਹੁੰਦਾ ਜਿਹੜਾ ਤ੍ਰਿਕੁਟੀ 'ਚ ਬੈਠੂ ਮਾਇਆ ਨਾਲ ਜੁੜਿਆ ਹੋਇਆ ਉਹ ਤੋਂ ਬਾਹਰ ਨਹੀਂ ਜਾ ਸਕਦਾ ਇਮਾਨਦਾਰੇ ਗੱਲ ਮੰਨਦੇ ਸੀ ਜਿਹੜੇ ਇਮਾਨਦਾਰ ਨਹੀਂ ਸੀਗੇ ਉਹ ਕਹਿੰਦੇ ਬੜਾ ਆਨੰਦ ਹੈ ਉਹ ਉਹ ਆਪਣੀਆਂ ਉਹੀ ਗੱਲਾਂ ਮਾਰਦੇ ਸੀ ਝੂਠ ਬੋਲਦੇ ਸੀ ਹੁਣ ਗੁਰੂ ਨਾਨਕ ਦੇਵ ਜੀ ਇਹ ਕਹਿ ਰਹੇ ਨੇ ਕਿ ਭਾਈ ਇਸ ਸ਼ਬਦ ਦਾ ਨਵੇੜਾ ਮੈਂ ਦੱਸਾਂ ਅਖੀਰਲੀ ਗੱਲ ਤੋੜ ਦੀ ਗੱਲ ਦੱਸਾਂ ਨਾਮ ਤੋਂ ਬਿਨਾ ਜੋਗ ਨਹੀਂ ਹੋ ਸਕਦਾ ਜਿੰਨਾ ਤੋਂ ਤੁਹਾਨੂੰ ਸੋਝੀ ਨਹੀਂ ਹੈ ਜੁੜਨਾ ਕਿਹਦੇ ਨਾਲ ਹੈ ਨਾਮ ਦਾ ਮਤਲਬ ਹੈ ਆਤਮ ਗਿਆਨ ਤੋਂ ਬਿਨਾ ਆਪਣੇ ਮੂਲ ਦੇ ਗਿਆਨ ਤੋਂ ਬਿਨਾ ਜੀਵ ਆਤਮਾ ਦੇ ਗਿਆਨ ਤੋਂ ਬਿਨਾ ਕਿਹਨੇ ਜੁੜਨਾ ਕਿਹਦੇ ਨਾਲ ਜੁੜਨਾ ਸਵਾਲ ਪਰੇ ਮਨ ਨਾਲ ਜੁੜਨਾ ਆਪਣੇ ਮੂਲ ਨਾਲ ਜੁੜਨਾ ਜੇ ਮਨ ਨੂੰ ਮਨ ਖੋਜੇ ਨਹੀਂ ਸਰੀਰ ਚੋਂ ਜੇ ਸਰੀਰ ਚੋਂ ਮਨ ਵੱਖਰਾ ਕਰਕੇ ਤੁਹਾਨੂੰ ਪਤਾ ਨਹੀਂ ਦੇਖਿਆ ਹੀ ਨਹੀਂ ਤੈਨੂੰ ਜੋੜੋਗੇ ਕਿਵੇਂ ਜੇ ਮਨ ਦਾ ਮੂਲ ਕਿੱਥੇ ਹੈ ਮਨ ਕੀ ਚੋਂ ਪੈਦਾ ਹੁੰਦਾ ਉਹਦਾ ਪਤਾ ਹੀ ਨਹੀਂ ਫਿਰ ਉਹਦੇ ਨਾਲ ਜੁੜੋਗੇ ਕਿਵੇਂ ਇਹੀ ਦੋਏ ਗੁਰ ਚੇਲਾ ਨੇ ਇਹਦਾ ਮੂਲ ਗੁਰ ਹੈ ਮਨ ਦਾ ਮਨ ਚੇਲਾ ਇਹੀ ਗੁਰ ਚੇਲੇ ਕੀ ਸੰਧ ਬਣਾਉਣੀ ਹੈ ਗੁਰ ਚੇਲੇ ਕੀ ਸੰਧੀ ਮਲਾਈ ਦੋਹਾਂ ਦਾ ਜੁੜਨਾ ਉਹ ਜਿਹੜਾ ਲਿਖਦੇ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਇੱਕ ਹੈ ਜਿਹੜਾ ਆਪੇ ਚੇਲਾ ਆਪੇ ਗੁਰ ਨਾ ਇਹਦਾ ਕੋਈ ਬਾਹਰ ਗੁਰ ਹੈ ਨਾ ਕੋਈ ਬਾਹਰ ਚੇਲਾ ਗੁਰੂ ਨਾਨਕ ਦਾ ਨਾ ਕੋਈ ਚੇਲਾ ਨਾ ਕੋਈ ਗੁਰੂ ਨਾਨਕ ਦਾ ਗੁਰ ਭਗਤਾਂ ਦਾ ਨਾ ਕੋਈ ਗੁਰ ਨਾ ਚੇਲਾ ਗੁਰੂ ਹੈ ਸਭ ਦਾ ਉਹ ਸਾਰੇ ਸੰਸਾਰ ਦਾ ਹੀ ਹੈ ਉਹ 84 ਲੱਖ ਜੂਨ ਦਾ ਹੀ ਹੈ ਸਾਰੀ ਸ੍ਰਿਸ਼ਟੀ ਦਾ ਹੀ ਗੁਰੂ ਉਹ ਗੁਰੂ ਕਿਹੜਾ ਉਹ ਹੁਕਮ ਨਾਮ ਨਾਮ ਕੇ ਧਾਰੇ ਖੰਡ ਬ੍ਰਹਮੰਡ ਖੰਡ ਬ੍ਰਹਮਣ ਨੇ ਉਹਦੇ ਤੇ ਕਬਜ਼ੇ 'ਚ ਉਹਦੇ ਸੂਤ ਵਿੱਚ ਤਾਂ ਸਾਰੇ ਹੀ ਪਰੋਏ ਹੋਏ ਨੇ ਉਹ ਜਿਵੇਂ ਚਲਾਉਂਦਾ ਉਹਵੇਂ ਚੱਲਦੇ ਨੇ ਉਹ ਗੁਰੂ ਹੈ ਸਭ ਦਾ ਨਾਮ ਕੇ ਤਾਰੇ ਪਤਾਸ ਅਕਾ ਪਾਤਾਲ ਆਕਾਸ਼ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੇ ਧਾਰੇ ਉਧਰੇ ਸੁਣ ਸ਼ਰਵਣ ਸ਼ਰਵਣ ਕੰਨਾਂ ਨਾਲ ਨਹੀਂ ਸੁਣ ਸ਼ਰਵਣੀ ਬਿਨਾ ਕੰਨਾਂ ਤੋਂ ਸੁਣ ਕੇ ਜਿਹੜੇ ਨਾਮ ਦੇ ਧਾਰੇ ਹੋਏ ਨੇ ਜਿਨ੍ਹਾਂ ਨੇ ਨਾਮ ਧਾਰਨ ਕਰ ਲਿਆ ਜਿਨ੍ਹਾਂ ਨੂੰ ਨਾਮ ਸੁਣ ਗਿਆ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜ ਗਈ ਉਹ ਸਰਵਣੀ ਸੁਣਨਾ ਗੁਰ ਨਾਉ ਨੇਤਰੀ ਸਤਗੁਰ ਵੇਖਣਾ ਕੰਨਾਂ ਨਾਲ ਨਹੀਂ ਵੇਖਣਾ ਨੇਤਰਾਂ ਨਾਲ ਵੇਖਣਾ ਬਿਰਾਖਾ ਤੇ ਇਹ ਮਤ ਇਹ ਗੁਰਮਤਿ ਸੀ ਜਦੋਂ ਅਸੀਂ ਗੁਰੂ ਚੇਲਾ ਬਣਾਇਆ ਉਹ ਕੀ ਬਣਾਇਆ ਉਹ ਗਾਹਾਂ ਦੀ ਪਤਾ ਚਾਹੂਗਾ ਕਿਉਂ ਬਣਾਇਆ ਕਿਹਨੇ ਬਣਾ ਕੇ ਦਿੱਤਾ ਸਾਨੂੰ ਜਿਨ੍ਹਾਂ ਨੇ ਬਣਾ ਕੇ ਦਿੱਤਾ ਉਹ ਗੁਰੂ ਚੇਲਾ ਮੰਨਦੇ ਸੀ ਸਨਾਤਨੀ ਸੀ ਮੰਨਦੇ ਸੀ ਉਹਨਾਂ ਦੀ ਮੱਤ ਵਿੱਚ ਸੀ ਗੁਰਦੁਆਰਾ ਚ ਉਹਨਾਂ ਨੇ ਆਪਣੀ ਮੱਤ ਮਾਰਨੀ ਸੀ ਵੜਤੀ ਜਿਹੜੀ ਮੱਤ ਤੋਂ ਸਾਨੂੰ ਦੂਰ ਕੀਤਾ ਸੀ ਵੱਖਰੀ ਮੱਤ ਹੈ ਸਾਡੀ ਇਹ ਸਾਨੂੰ ਵੱਖਰੀ ਚੀਜ਼ ਬਣਾ ਕੇ ਦਿੱਤੀ ਸੀ ਉਹ ਮਤ ਸਾਡੇ ਉੱਤੇ ਲਾ ਦਿੱਤੀ ਉਹ ਮਤ ਲਾ ਦਿੱਤੀ ਸਾਡੇ ਤੇ ਹੁਣ ਸਿੱਖ ਮਤ ਹਿੰਦੂ ਮਤ ਬਣ ਗਿਆ ਸਿੱਖ ਮਤ ਨਹੀਂ ਰਹੀ ਸਿੱਖ ਮਤ ਤਾਂ ਰਹਿੰਦੀ ਜੇ ਸਿੱਖ ਮਤ ਵਾਲੀਆਂ ਗੱਲਾਂ ਅਸੀਂ ਰੱਖਦੇ ਆਪਣੇ ਕੋਲ ਜੇ ਸਾਨੂੰ ਵੱਖਰਾ ਕਰਕੇ ਦਿੱਤਾ ਸੀ ਵੱਖਰਾ ਪੜਨਾ ਸੀ ਰੱਖੇ ਨਹੀਂ ਬੱਕਰਾ ਜੀ ਰੱਖਿਆ ਦਾੜੀ ਦੇ ਹੋਰ ਕੁਝ ਨਹੀਂ ਕਿਰਪਾਨ ਰੱਖ ਲਈ ਕਿਰਪਾਨ ਲੋਕਾਂ ਕੋਲ ਵੀ ਹੈ ਤਾਲਵਾਨੀ ਸਾਰੇ ਦਾੜੀ ਕੇਸ ਦਾ ਪਾਉਂਦੇ ਹੀ ਨੇ ਪੱਗਾਂ ਵੀ ਬੰਦ ਹੈ ਉਹਨਾਂ ਦੀ ਪਛਾਣ ਨਹੀਂ ਹੋਈ ਕਾਲੇ ਕਹਿੰਦੇ ਸਾਨੂੰ ਪਤਾ ਨਹੀਂ ਸਿੱਖਾ ਦਾ ਉਹਨਾਂ ਕੀ ਫਰਕ ਹੈ ਇਹ ਤਾਂ ਕੋਈ ਵੀ ਬਣਾ ਸਕਦਾ ਨਾਲ ਵਿਚਾਰਧਾਰਾ ਦੀ ਸ਼ਬਦੇ ਕਾਲ ਨਵੇੜਾ ਸੁਣ ਤੂੰ ਉਹ ਤੂੰ ਮੇਰਾ ਨਾਮ ਹੈ ਜੋਗ ਨਾ ਮੈਨੂੰ ਸ਼ਬਦ ਹੈ ਜੋਗ ਨਾ ਸ਼ਬਦ ਦਾ ਨਵੇੜਾ ਸੁਣ ਤੋਂ ਉਹ ਗੁਰੂ ਬਿਨ ਨਾਵੇਂ ਜੋਗ ਨਾ ਹੋਇਆ ਸਾਰੇ ਗੱਲ ਦਾ ਨਵੇੜਾ ਇੱਥੇ ਹੈ ਨਾਮ ਤੋਂ ਬਿਨਾ ਗਿਆਨ ਤੋਂ ਬਿਨਾ ਜੋਗ ਨਹੀਂ ਹੋ ਸਕਦਾ ਨਾਮ ਨਾਲ ਜੋਗ ਹੋਣਾ ਨਾਮ ਹੁਕਮ ਹੈ ਦੇਖੋ ਨਾਮ ਹੁਕਮ ਸੁਰਤ ਨੇ ਹੁਕਮ ਦੇ ਨਾਲ ਸ਼ਬਦ ਨਾਲ ਜੋੜਨਾ ਬਾਸ ਉਥੇ ਜੋਗ ਆਇਆ ਹਮੇਸ਼ਾ ਬਾਸ ਤੇ ਜੋਗ ਰਹਿੰਦਾ ਹੁਕਮ ਅੰਦਰੋਂ ਸੁਣਨਾ ਬਾਹਰੋਂ ਸੁਣਨਾ ਕੋਈ ਨਹੀਂ ਹੁਕਮ ਮੂਲ ਦੇ ਵਿੱਚ ਪੈਦਾ ਹੋਣਾ ਆਪਣੇ ਮੂਲ 'ਚ ਬਸ ਉਹਦੇ ਨਾਲ ਜੁੜਨਾ ਇੱਕ ਹੋ ਕੇ ਜੁੜਿਆ ਜਾਂਦਾ ਉਹਦੇ ਨਾਲ ਅੱਧਾ ਅੱਧਾ ਨਹੀਂ ਜੁੜ ਸਕਦਾ ਜਿੰਨਾ ਜੋਗੀ ਦਾ ਮਨ ਅੱਧਾ ਹੈ ਅੱਧਾ ਜੁੜਦਾ ਅੱਧਾ ਤ੍ਰਿਕੁਟੀ ਬੈਠਾ ਅੱਧਾ ਹੀ ਹੈ ਉਹ ਸਰੀਰ ਨਾਲ ਤਾਂ ਹੀ ਮਾਇਆ ਨਾਲ ਜੁੜਦਾ ਜਿੰਨਾ ਚਿਰ ਇੱਕ ਨਹੀਂ ਹੁੰਦਾ ਉਹਨਾਂ ਚਿਰ ਹੁਕਮ ਨਹੀਂ ਜੁੜ ਸਕਦਾ ਅੰਦਰਲਾ ਹੁਕਮ ਹੀ ਬੰਦਾ ਹੈ ਅੰਦਰਲਾ ਜਿਹੜਾ ਹੈ ਨਾ ਚਿੱਤੋਂ ਹੁਕਮ ਹੀ ਬੰਦਾ ਜਿਹੜਾ ਬਾਹਰਲਾ ਇਹ ਹੁਕਮ ਤੋਂ ਬਾਗੀ ਹੈ ਮਵਾਸੀ ਰਾਜਾ ਮਵਾਸੀ ਕਹਿੰਦੇ ਨੇ ਬਾਗੀ ਨੂੰ ਇਹ ਹੁਕਮ ਤੋਂ ਬਾਗੀ ਹੈ ਇਹ ਆਪਣੀ ਮਰਜ਼ੀ ਕਰਦਾ ਉਹ ਅੰਦਰਲਾ ਆਪਣੀ ਮਰਜ਼ੀ ਨਹੀਂ ਕਰਦਾ ਪਰਮੇਸ਼ਰ ਦੇ ਬਾਣੇ ਚੱਲਦਾ ਤਾਂ ਹੀ ਉਹਦੇ ਵਿੱਚ ਸ਼ਕਤੀ ਹੈ ਉਹਦੇ ਵਿੱਚ ਕੀ ਸ਼ਕਤੀ ਹੈ ਉਹਨੂੰ ਨੀਂਦ ਨਹੀਂ ਆਉਂਦੀ ਉਹ ਮਰਦਾ ਨਹੀਂ ਜਾਂਦਾ ਉਹਦੀਆਂ ਸ਼ਕਤੀਆਂ ਪੂਰੀਆਂ ਨੇ ਉਹ ਜੰਮਦਾ ਨਹੀਂ ਮਰਦਾ ਨਹੀਂ ਉਹਨੂੰ ਨੀਂਦ ਨਹੀਂ ਆਉਂਦੀ ਸੌਂਦਾ ਨਹੀਂ ਉਂਗ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਉਹਦੇ ਜੋ ਸ਼ਕਤੀਆਂ ਹੋਈਆਂ ਨੇ ਜਿਹੜੀਆਂ ਸੀਗੀਆਂ ਸੱਚਖੰਡ ਇਹਨੇ ਆਪਣੀਆਂ ਸ਼ਕਤੀਆਂ ਬੋਲੀਆਂ ਇਹ ਇਹ ਇਹ ਜੋ ਹੋ ਗਏ ਉਹਦੇ ਗੁਣ ਕਾਇਮ ਨੇ ਇਹਦੇ ਪਹਿਲਾਂ ਗੁਣ ਕਾਇਮ ਹੋਣਗੇ ਤਾਂ ਉਹਦੇ ਨਾਲ ਜੁੜੂਗਾ ਪਹਿਲਾਂ ਤਾਂ ਆਪਣੇ ਗੁਣ ਕਾਇਮ ਕਰੂਗਾ ਗੁਣ ਕੀ ਨੇ ਵੈਰ ਵਿਰੋਧ ਪੈ ਗਿਆ ਨਿਰਵੈਰ ਹੋਣਾ ਪਊਗਾ ਸਵੈ ਤੋਂ ਭੰਗਾ ਜੁੜਨਾ ਪਊਗਾ ਸਵਰ ਭੰਗਾ ਸਵਰ ਭੰਗਾ ਆਪਣੇ ਨੂੰ ਟੁੱਟਿਆ ਹੈ ਆਪਣੇ ਮੂਲ ਨਾਲ ਟੁੱਟਿਆ ਸਵੈਮ ਤੋਂ ਭੰਗ ਹੋਇਆ ਹੈ ਸੋਇਮ ਤੋਂ ਮਤਲਬ ਸਵੈਮ ਤੋਂ ਟੁੱਟਿਆ ਹੋਇਆ ਹੈ ਸੋਇਮ ਭੰਗ ਕਰਕੇ ਜੋ ਕਰਨਾ ਨੇ ਆਪਣੇ ਆਪ ਤੋਂ ਟੁੱਟਿਆ ਹੋਇਆ ਸਵੈ ਭੰਗ ਨਾਲ ਸਵੈਮ ਤੋਂ ਭੰਗ ਹੋਇਆ ਹੋਇਆ ਸਵੈਮ ਨਾਲ ਜੁੜਨਾ ਵੈਰ ਵਿਰੋਧ ਪਿਆ ਹੈ ਨਿਰਵੈਰ ਹੋਣਾ ਸਵੈਮ ਤੋਂ ਟੁੱਟਿਆ ਹੋਇਆ ਸਵੈਮ ਭਗਤ ਜੋ ਕਰਨਾ ਜੋ ਕਿਹਦਾ ਲੈਣਾ ਆਪਣੇ ਆਪ ਨਾਲ ਇਹ ਤੋਂ ਵਿਛੜਿਆ ਹੈ ਜਿਹੜਾ ਅਜੂਨੀ ਹੈ ਜੂਨ ਛੱਡੂਗਾ ਜੇ ਸਰੀਰ ਛੱਡੂ ਤਾਂ ਇਹ ਅਜੂਨੀ ਹੋਊ ਸਰੀਰ ਤਾਂ ਛੱਡਦਾ ਨਹੀਂ ਉਹ ਜੂਨ ਹੈ ਆ ਮਨੁੱਖਾ ਜੂਨ ਛੱਡੇ ਤਾਂ ਅਜੂਨੀ ਹੋਵੇ ਅਜੂਨੀ ਅਜੂਨੀ ਹੈ ਹੁਣ ਵੀ ਹੋ ਸਕਦਾ ਹੈ ਪਰ ਇਹਨੂੰ ਛੱਡਣ ਨੂੰ ਤਿਆਰ ਨਹੀਂ ਸਰੀਰ ਨੂੰ ਇਹਨੂੰ ਛੱਡ ਦੂਗਾ ਸਮਝ ਜੂਗਾ ਵੀ ਇਹ ਜੁਨੇ ਹੁਣ ਆਂਦੇ ਸਰੀਰ ਛੱਡਣਾ ਪਊਗਾ ਛੱਡ ਦੂਗਾ ਸਮਝ ਆਇਆ ਨਹੀਂ ਸਮਝ ਕਿੱਥੋਂ ਮਿਲੂ ਉਪਦੇਸ਼ ਨਾਮ ਤੋਂ ਨਿਰਾਕਾਰ ਹੈਗਾ ਇਹ ਸਮਝ ਨਹੀਂ ਇਹਨੂੰ ਨਿਰਾਕਾਰ ਨਿਰਾਕਾਰ ਤਾਂ ਹੈ ਉਹ ਹੈ ਨਿਰਵੈਰ ਹੋਣਾ ਅਜੂਨੀ ਹੋਣਾ ਅਕਾਲ ਮੂਰਤ ਹੋਣਾ ਅਕਾਲ ਮੂਰਤ ਤਾਂ ਹੈ ਉਹ ਹੈ ਉਹ ਕਾਲ ਤਾਂ ਸਰੀਰ ਕਰਕੇ ਹੈ ਸਰੀਰ ਤੇ ਹੀ ਸਮਝਦਾ ਅਸਰ ਇਹਦੇ ਤੇ ਸਮਝਦਾ ਅਸਰ ਕਿੱਥੇ ਹੈ ਮਨ ਮਰੇ ਨਾ ਨਾ ਮਨ ਜੋ ਜੇ ਤੂੰ ਮਰਦਾ ਹੁੰਦਾ ਫਿਰ ਤੂੰ ਇੰਨੀਆਂ ਜੁਨਾਂ 'ਚ ਭੁਗਤਦਾ ਕਿਉਂ ਹੁਣ ਫਿਰ ਤੈਨੂੰ ਇਹ ਕਿਹਾ ਫਿਰ ਸੀ ਪੈ ਜਾਏਗਾ ਪਤਾ ਨਹੀਂ ਕਦ ਵਾਰੀ ਆਊਗੀ ਵਾਰੀ ਆਊ ਜੇ ਤੂੰ ਜਿਉਂਦਾ ਰਹੇਗਾ ਇਹ ਜੇ ਰਹੇਗਾ ਤਾਂ ਹੀ ਵਾਰੀ ਆਊ ਬੇਸਮਝੀ ਦੀ ਗੱਲ ਹੈ ਕੁਝ ਨਹੀਂ ਬੇਸਮਝੀ ਦੀ ਗੱਲ ਹੈ ਜੇ ਗੁਰਬਾਣੀ ਤੇ ਵਿਸ਼ਵਾਸ ਕਰੂਗਾ ਬਾਕੀ ਵਿਸ਼ਵਾਸ ਦੀ ਗੱਲ ਹੈ ਪਹਿਲਾਂ ਬੇਸਮਝੀ ਦੀ ਗੱਲ ਹੈ ਫਿਰ ਸੁਣ ਕੇ ਵਿਸ਼ਵਾਸ ਦੀ ਗੱਲ ਹੈ ਸੁਣ ਕੇ ਸਮਝ ਆ ਜੂ ਪਰ ਗੱਲ ਤਾਂ ਸਮਝ ਆਈ ਤੇ ਮੰਨਣ ਤੇ ਹੀ ਬਣੂ ਸੁਣਨ ਤੋਂ ਬਾਅਦ ਮੰਨਣ ਦੀ ਗੱਲ ਤਾਂ ਹੀ ਹੈ ਨਾ ਫਿਰ ਵਿਸ਼ਵਾਸ ਦੀ ਗੱਲ ਜੇ ਵਿਸ਼ਵਾਸ ਆ ਗਿਆ ਫਿਰ ਛੱਡ ਦੂਗਾ ਫਿਰ ਮੋਹ ਛੱਡ ਦੂਗਾ ਸਰੀਰ ਦਾ ਤੇ ਵਿਸ਼ਵਾਸ ਨਾ ਆਇਆ ਵਿਛੜਦਾ ਜਿੰਨਾ ਜਰ ਵਿਸ਼ਵਾਸ ਨਹੀਂ ਆਉਂਦਾ ਇਹਦਾ ਦਿਲ ਉਹਨਾਂ ਚਿਰ ਮੋਹ ਮਾਇਆ ਦਾ ਛੱਡਦਾ ਗੱਲ ਵਿਸ਼ਵਾਸ ਤੇ ਖੜੀ ਹੈ ਫਿਰ ਵੀ ਭਰੋਸੇ ਤੇ ਖੜੀ ਹੈ ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ ਹੈ ਸ਼ਰਧਾ ਵਾਸਤੇ ਕੋਈ ਜਗ੍ਹਾ ਸ਼ਰਧਾ ਵਾਲੇ ਲੋਕ ਵਿਸ਼ਵਾਸ ਨਹੀਂ ਕਰਦੇ ਹੁੰਦੇ ਕਦੇ ਵੀ ਸ਼ਰਧਾ ਵਿੱਚ ਭਰੋਸੇ ਦੀ ਗੱਲ ਨਹੀਂ ਆਈ ਸ਼ਰਧਾ ਹਿੰਦੂ ਮਤ ਜਾਂ ਇਸਲਾਮ ਦੀ ਸ਼ਰਧਾ ਦੀ ਕੋਈ ਜ਼ਿਕਰ ਨਹੀਂ ਹੈ ਇਸਲਾਮ ਦੇ ਯਕੀਨ ਦੀ ਗੱਲ ਆਈ ਹੈ ਸ਼ਰਧਾ ਦੀ ਕੋਈ ਗੱਲ ਨਹੀਂ ਆਈ ਸ਼ਰਧਾ ਨਹੀਂ ਠੇਕੀ ਹੈ ਫਰਾਡ ਦਾ ਦੁਆਨਾ ਨਾਲ ਸ਼ਰਧਾ ਸ਼ਰਧਾ ਕਰ ਲੋ ਸੋਨਾ ਦੁਗਣਾ ਕਰ ਦੂੰਗਾ ਉਹ ਵੀ ਲੈ ਜਾਣਾ ਇਹਨਾਂ ਪਹਿਲਾਂ ਤਾਂ ਸ਼ਰਧਾ ਕਰਾਉਂਦੇ ਨੇ ਸ਼ਰਧਾ ਮਤਲਬ ਹੈ ਮੇਰੇ ਤੇ ਤੂੰ ਵਿਸ਼ਵਾਸ ਕਰ ਮੈਂ ਤੇਰੇ ਤੇ ਨਹੀਂ ਕਰਦਾ ਸ਼ਰਧਾ ਦਾ ਮਤਲਬ ਹੈ ਤੂੰ ਮੇਰੇ ਤੇ ਵਿਸ਼ਵਾਸ ਕਰ ਔਰ ਉਸ ਗੱਲ ਤੇ ਵਿਸ਼ਵਾਸ ਕਰ ਜਿਹੜੀ ਅਣ ਹੋਣੀ ਹੈ ਤੈਨੂੰ ਅਣ ਹੋਣੀ ਲੱਗਦੀ ਹੈ ਉਸ ਗੱਲ ਤੇ ਵਿਸ਼ਵਾਸ ਕਰ ਜਿਹੜੀ ਤੈਨੂੰ ਅਣ ਹੋਣੀ ਲੱਗਦੀ ਹੈ ਥੋੜਾ ਦੁਗਣਾ ਨਹੀਂ ਹੋ ਸਕਦਾ ਨੋਟ ਦੁਗਣੇ ਨਹੀਂ ਹੋ ਸਕਦੇ ਪਰ ਵਿਸ਼ਵਾਸ ਚੜਦਾ ਰੱਖ ਵਿਸ਼ਵਾਸ ਕਰ ਮੇਰੇ ਤੇ ਫਿਰ ਤੇ ਮੈਂ ਦੁਗਣਾ ਕਰ ਦੂੰ ਤੇ ਧੋਖਾ ਕਰਨਾ ਹੁੰਦਾ ਗੁਰਬਾਣੀ ਚਿੱਟੇ ਦਿਨ ਵਾਂਗੂ ਚਾਨਣ ਕਰਕੇ ਤਾਂ ਵਿਸ਼ਵਾਸ ਕਰਾਉਂਦੀ ਕਹਿੰਦੇ ਪਰਖ ਮੇਰੀ ਗੱਲ ਨੂੰ ਵਿਸ਼ਵਾਸ ਨਾ ਕਰ ਪਰਖਾ ਗੁਰ ਕੀ ਬਾਤ ਖਰੀ ਫਰੀ ਸੁਣ ਲੈ ਪਰਖ ਲੈ ਜੇ ਪਰਖ ਕੇ ਤੈਨੂੰ ਲੱਗੂ ਮੰਨਣ ਵਾਲੀ ਤਾਂ ਮੰਨ ਲਈ ਨਾ ਮੰਨੀ ਲਿਆ ਤਾਂ ਤੇ ਕੁਝ ਨਹੀਂ ਦੱਸਿਆ ਹੀ ਤੈਨੂੰ ਪਰਖ ਕੇ ਦੇਖ ਦਵਾਈ ਖਾ ਕੇ ਦੱਸ ਦਿਨ ਪਰਖ ਲੈ ਕੋਈ ਪੈਸਾ ਨਹੀਂ ਨਾ ਤੈਨੂੰ ਬੇਟਾ ਹੀ ਛੱਡਦੀ ਜਾਂ ਤੈਨੂੰ ਕੋਈ ਨੁਕਸਾਨ ਕੀਤਾ ਮੈਂ ਤੇਰਾ ਕੁਛ ਨਹੀਂ ਇੱਥੇ ਵਿਸ਼ਵਾਸ ਹੈ ਲੈਣਾ ਕੁਝ ਨਹੀਂ ਨਾ ਦੇਣਾ ਹੀ ਦੇਣਾ ਜੇ ਤਾਂ ਲੈਣਾ ਹੋਵੇ ਕੁਝ ਲੈਣਾ ਪਿੱਛੋਂ ਵੀ ਕੁਝ ਨਹੀਂ ਲਿਆ ਕੀ ਹੈ ਜੇ ਮੰਨ ਲਿਆ ਤਾਂ ਲਿਆ ਮਨ ਨੂੰ ਤੰਗ ਕਰ ਸੀ ਕਹਿੰਦਾ ਤੰਗ ਕਰਨ ਵਾਲੀ ਚੀਜ਼ ਮੈਨੂੰ ਫੜਾ ਦੇ ਮੰਨ ਦੇ ਕੇ ਲਿਆ ਕੀ ਆਰਾਮ ਲਿਆ ਜੋ ਦੇ ਕੇ ਕਣਕ ਲਈ ਆ ਫਿਰ ਉਹ ਕਹਿੰਦੇ ਜੋ ਵੱਟੇ ਕਣਕ ਵਟਾ ਲਈ ਸਾਡੀ ਬੁੜੀ ਕਮਲੀ ਹੈ ਅਜੇ ਬੁੜੀ ਕਮਲੀ ਆ ਜੋ ਵੱਟੇ ਕਣਕ ਲਈ ਚੰਗੀ ਚੀਜ਼ ਭੈੜੀ ਚੀਜ਼ ਦੇ ਕੇ ਚੰਗੀ ਚੀਜ਼ ਕਹਿੰਦਾ ਭੈੜੀ ਮੈਨੂੰ ਦੇ ਜਾ ਚੰਗੀ ਲੈ ਜਾ ਤੂੰ ਭੈੜੀ ਚੀਜ਼ ਜਿਹੜੀ ਤੇ ਨਹੀਂ ਕਾਬੂ ਆਉਂਦੀ ਮੈਨੂੰ ਦੇ ਜਾ ਚੰਗੀ ਚੀਜ਼ ਮੈਥੋਂ ਲੈ ਜਾ ਖੋਟਾ ਲੈ ਜਾ ਖਰਾ ਲੈ ਜਾ ਰਾਮ ਖਰਾ ਹੈ ਮਨ ਖੋਟਾ ਇਹ ਖੋਟਾ ਮੈਨੂੰ ਦੇ ਦੇ ਮੈਂ ਇਹਨੂੰ ਖਰਾ ਬਣਾ ਲੂੰਗਾ ਆਪੇ ਹੂੰ ਨਾਮੇ ਰਾਤੇ ਆਂਦੇ ਨਵਾਤੇ ਨਾਮੇ ਦੇ ਸੁਖ ਹੋਈ ਨਾਮੇ ਰਾਤੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਜਾਂਦਾ ਜਿਨ੍ਹਾਂ ਨੂੰ ਆਤਮ ਗਿਆਨ ਦਾ ਰੰਗ ਚੜ ਜਾਂਦਾ ਹੈ ਜਿਨ੍ਹਾਂ ਨੂੰ ਆਤਮਾ ਦੀ ਸਮਝ ਆ ਜਾਂਦੀ ਹੈ ਉਹਨਾਂ ਨੂੰ ਐਸਾ ਰੰਗ ਚੜ ਜਾਂਦਾ ਹੈ ਕਿ ਉੱਤਰ ਦਾ ਨਹੀਂ ਫਿੱਕਾ ਨਹੀਂ ਪੈਂਦਾ ਨਾ ਉਹ ਫਿੱਕਾ ਪੈਂਦਾ ਨਾ ਉਹਨੂੰ ਦਾਗ ਲੱਗਦਾ ਨਾ ਉੱਤਰ ਨਾਮ ਦਾ ਵੀ ਕਪੜਾ ਨਸ਼ਾ ਰੰਗ ਨਸ਼ੇ ਨੂੰ ਵੀ ਕਹਿੰਦੇ ਨੇ ਰੰਗ ਹੱਸਾ ਰੰਗ ਰੋਵੇ ਸੁੱਕੇ ਦਾ ਨਸ਼ਾ ਰੋਣ ਲੱਗ ਜਾ ਰੋਈ ਜਾਂਦਾ ਹੱਸੀ ਜਾਵੇ ਹੱਸੀ ਜਾਂਦਾ ਨਸ਼ਾ ਨਾ ਉਹ ਜੇ ਰੋਣ ਲੱਗ ਜਾ ਰੋਈ ਜਾਂਦਾ ਬਰਾਬਰ ਦੀ ਕੋਈ ਗੱਲ ਚੇਤੇ ਆ ਜਾ ਰੋਣ ਲੱਗ ਜਾਂਦਾ ਦੇਖੋ ਹੋਰ ਆਨੰਦ ਦੀ ਗੱਲ ਆ ਜਾ ਹੱਸਣ ਲੱਗ ਜਾਂਦਾ ਨਸ਼ਾ ਨਸ਼ੇ 'ਚ ਰੋਂਦੇ ਹੱਸਦੇ ਹੁੰਦੇ ਨੇ ਕੋਈ ਨਹੀਂ ਦੇਖਦਾ ਮੈਨੂੰ ਦੇਖਣ ਵਾਲਾ ਕੀ ਕਹਿੰਦਾ ਸੰਸਾਰ ਦੇ ਵਿੱਚ ਦੇਖਣ ਵਾਲਿਆਂ ਤੇ ਸਾਡੀ ਜ਼ਿਆਦਾ ਨਜ਼ਰ ਇਹ ਲੋਕ ਕੀ ਕਹਿਣਗੇ ਇਸ ਕਰਕੇ ਲਾਜ ਦੇ ਮਾਰੇ ਜਿਹੜੀ ਲਾਜ ਹੈ ਲੋਕ ਲਾਜ ਹੈ ਸਾਨੂੰ ਇਹ ਧਰਮ ਧਾਰਨ ਕਰਨ ਦਿੰਦੀ ਹੋਣੀ ਲੋਕਾਂ ਤੋਂ ਵੱਖਰਾ ਹੋ ਕੇ ਚੱਲਣਾ ਹੁੰਦਾ ਵੱਖਰਾ ਹੋ ਕੇ ਚੱਲਣਾ ਬੜਾ ਔਖਾ ਲੋਕਾਂ ਦੀ ਤਿਆਗਣੀ ਬੜੀ ਔਖੀ ਹੈ ਹੋਮੇ ਪ੍ਰੀਤ ਤਾਂ ਚਲੋ ਤਿਆਗ ਨੂੰ ਕਿਸੇ ਨੂੰ ਪਤਾ ਨਹੀਂ ਹੋਵੇ ਪ੍ਰੀਤ ਤਿਆਗਣੀ ਸੁਖੀ ਹੈ ਜੇ ਪਤਾ ਲੱਗ ਜਾ ਹੋਵੇ ਕੀ ਹੁੰਦਾ ਪਰ ਲੋਕਾਂ ਦੀ ਤਿਆਗਣੀ ਉਦੋਂ ਔਖੀ ਹੈ ਦੂਜਾ ਕੰਮ ਔਖਾ ਪਹਿਲੇ ਨਾ ਪਹਿਲਾ ਸੌਖਾ ਕੰਮ ਕਰੀਦਾ ਦੂਜਾ ਔਖਾ ਹੁੰਦਾ ਪਹਿਲੇ ਜਵਾਬ ਸੌਖੇ ਦੂਜੀ ਔਖੀ ਹੈ ਔਖਾ ਹੀ ਔਖਾ ਹੁੰਦਾ ਚਲੇ ਜਾਂਦਾ ਨਾ ਕੰਮ ਪ੍ਰਸਮੇ ਤਿਆਗੀ ਹੋਵੇ ਪ੍ਰੀਤ ਦੂਤੀਆ ਤਿਆਗੀ ਲੋਕਾਂ ਰੀਤ ਪਹਿਲਾਂ ਸੁਣਨਾ ਫਿਰ ਮੰਨਣਾ ਮੰਨਣਾ ਔਖਾ ਸੁਣਨਾ ਸੌਖਾ ਸੁਣਦੇ ਸਾਰੇ ਰਹੇ ਨੇ ਮੰਨਦਾ ਕੋਈ ਵੀ ਨਹੀਂ ਸੁਣਨਾ ਸਗਾਲਾ ਮੰਨਣਾ ਔਖਾ ਔਰ ਤੀਜਾ ਕੰਮ ਉਹਦਾ ਵੀ ਔਖਾ ਅਗਲਾ ਮਨ ਕੀਤਾ ਭਾਉ ਹੋਰ ਔਖਾ ਸੌਖਾ ਕੰਮ ਕਰਕੇ ਔਖਾ ਕਰ ਸਕਦਾ ਸਟਾਰਟ ਥੋੜੇ ਵਜਨ ਤੋਂ ਹੋ ਜ਼ਿਆਦਾ ਵਜਨ ਚੱਕੂ ਹੋਰ ਜ਼ਿਆਦਾ ਚੱਕੂ ਤਾਂ ਹੀ ਕੰਮ ਬਦਲੂਗਾ ਦੁਤੀਆ ਤਿਆਗੀ ਲੋਗਾ ਰੀਤ ਔਖੀ ਹੈ ਫਿਰ ਤੀ ਗੱਲ ਫਿਰ ਤ੍ਰੈ ਗੁਣ ਹੈ ਤਿੰਨੇ ਗੁਣ ਮਟਾਤੇ ਰਜੋ ਤਮੋ ਸਤੋ ਬ੍ਰਹਮਾ ਵਿਸ਼ਨੂੰ ਸ਼ਿਵਜੀ ਜੀ ਤਿੰਨਾਂ ਨੂੰ ਨਹੀਂ ਮੰਨਦਾ ਇਹ ਹੋਰ ਔਖਾ ਇਹ ਤਾਂ ਹੋਰ ਔਖਾ ਜਿਹੜੇ ਦੇਵੀ ਦੇਵਤਾ ਨੂੰ ਮੰਨਦਾ ਹੈ ਉਹਨਾਂ ਨੂੰ ਟਿੱਚ ਕਰਕੇ ਮੰਨੇ ਬਾਅਦ ਚ ਤਾਂ ਹੋਰ ਵੀ ਔਖਾ ਅਜ ਨਾਨਕ ਨੂੰ ਗੁਰੂ ਕਹਿ ਬੈਠੇ ਸਿੱਖ ਸਿੱਖ ਕਹਿ ਦੇ ਨਾਨਕ ਗੁਰੂ ਨਹੀਂ ਹੈ ਭਗਤ ਹੈ ਕਿੰਨਾ ਔਖਾ ਬਹੁਤ ਔਖਾ ਬਹੁਤ ਔਖਾ ਹੁਣ ਪਾਲ ਜੋ ਬੈਠੇ ਅੰਦਰ ਅੰਦਰ ਨਾ ਪਾਲਦੇ ਸੌਖਾ ਸੀ ਅੰਦਰ ਪਾਲ ਲੈਣ ਬਹੁਤ ਔਖਾ ਲੋਕਾਂ ਰੀਤ ਹੋ ਗਈ ਨਾ ਲੋਕਾਂ ਰੀਤ ਹੋ ਗਈ ਬਹੁਤ ਔਖੀ ਹੈ ਗਲਤ ਧਾਰਨਾ ਜੇ ਧਰਮ ਚ ਪੈ ਜਾਏ ਛੱਡਣੀ ਬਹੁਤ ਔਖੀ ਹੈ ਗਲਤ ਰਸਤਾ ਪੈ ਜਾਏ ਛੱਡਣਾ ਬਹੁਤ ਔਖਾ ਹੈ ਲੋਕਾਂ ਰੀਤ ਪੈ ਗਈ ਸਾਰੇ ਗੁਰੂ ਕਹਿੰਦੇ ਮੈਂ ਕਿਵੇਂ ਨਾ ਕਹਾਂ ਕੀ ਕਰਨਗੇ ਲੋਕ ਮੈਨੂੰ ਮੈਂ ਸਾਰਿਆਂ ਦਾ ਬਖਰਾ ਹੋ ਜੂਗਾ ਲੋਕਾਂ ਦੀ ਉਹ ਤੋਂ ਬਾਅਦ ਤ੍ਰੈ ਗੁਣ ਤਿਆਗ ਰਜੋ ਤਮੋ ਸਤੋ ਸਤੋ ਗੁਣ ਤੇ ਵੀ ਗਾ ਪੁੰਨ ਪਾਪ ਦੋਏ ਬਰਾਬਰ ਪਾਪ ਪੁੰਨ ਦੋਏ ਇੱਕ ਸਮਾਨ ਕੌਣ ਮੰਨੂਗਾ ਪਾਪ ਪਾਪ ਨੂੰ ਤਾਂ ਚਲੋ ਬੁਰਾ ਮੰਨ ਲੂ ਪੁੰਨ ਨੂੰ ਬੁਰਾ ਕੌਣ ਮੰਨੂ ਪਾਪ ਨੂੰ ਤਾਂ ਬੁਰਾ ਮੰਨ ਲੂ ਪੁੰਨ ਨੂੰ ਬੁਰਾ ਮੰਨਣਾ ਔਖਾ ਹੈ ਚੰਗੇ ਕੰਮ ਨੂੰ ਪੂਰਾ ਵੀ ਮੰਨਣਾ ਚੰਗਾ ਕੰਮ ਔਰ ਮਾੜਾ ਕੰਮ ਬਰਾਬਰ ਮੰਨਣਾ ਔਖਾ ਜੇ ਸਮਝ ਆਉਂਦੀ ਹੈ ਫਿਰ ਮੰਨ ਲੈਂਦਾ ਵੀ ਚੰਗਾ ਵੀ ਉਹਨੇ ਕਰਾਇਆ ਬੁਰਾ ਵੀ ਉਹਨੇ ਕਰਾਇਆ ਤੇਰੇ ਵਾਸਤੇ ਬਰਾਬਰ ਹੈ ਤਾਂ ਕੁਝ ਨਹੀਂ ਕੀਤਾ ਕਰਾ ਲਿਆ ਤੈਨੂੰ ਬੇਵਕੂਫ ਬਣਾ ਕੇ ਉਹਨੇ ਮਾੜਾ ਆਪ ਨਹੀਂ ਸੀ ਕਰਨਾ ਤੇ ਤੋ ਕਰਾ ਲਿਆ ਤੈਨੂੰ ਬੇਵਕੂਫ ਬਣਾ ਕੇ ਕਰਾ ਲਿਆ ਤੈਨੂੰ ਸਿਆਣਾ ਬਣਾ ਕੇ ਜਮਾ ਕਰਾ ਲਿਆ ਚੰਗਾ ਕਰਨ ਵੇਲੇ ਸਿਆਣਾ ਬਣਦਾ ਹੈ ਤੈਨੂੰ ਸਿਆਣਾ ਬਣਾ ਕੇ ਚੰਗਾ ਕਰਾ ਲਿਆ ਬੇਵਕੂਫ ਬਣਾ ਕੇ ਬੁਰਾ ਕਰਾ ਲਿਆ ਤੇ ਉਹ ਕਰਾਮਾਤ ਆ ਵੀ ਉਹ ਬੇਵਕੂਫ ਵੀ ਬਣਾ ਸਕਦਾ ਸਿਆਣਾ ਵੀ ਬਣਾ ਸਕਦਾ ਡੋਰ ਉਹਦੇ ਹੱਥ 'ਚ ਹੈ ਜੇ ਉਹਦਾ ਅਸੀਂ ਚਾਹੀਏ ਕਿਸੇ ਆਪਣੀ ਗੱਡੀ ਚਲਾਉਂਦੇ ਆ ਅਸੀਂ ਭਾਵੇਂ ਅਸੀਂ ਘਰੇ ਵਿੱਚ ਨੂੰ ਫਸਾ ਦਈਏ ਉਹਨੂੰ ਦੇਖਣ ਵਾਸਤੇ ਵੀ ਇੰਜਣ 'ਚ ਰੰਗ ਜੋਰ ਹੈ ਇਹ ਬੋਲਦਾ ਨਹੀਂ ਕਿ ਨਾ ਜ਼ਰੂਰ ਹੈ ਗੱਡੇ ਨੂੰ ਜਾਣ ਕੇ ਅਸੀਂ ਟੋਏ ਦੇ ਵਿੱਚ ਨੂੰ ਕਰ ਦਈਏ ਜਿੱਥੇ ਚੜਾ ਜਿੱਥੇ ਕੋਈ ਗਾਰ ਹੈ ਚਾਹੇ ਉਹਨੂੰ ਸੁੱਕੇ ਸੁੱਕੇ ਲੈ ਜੀ ਹੱਥ ਸਾਡੇ ਦੇ ਵਿੱਚ ਹੈ ਗਲਤ ਕੰਮ ਕਰਵਾਉਣਾ ਸਭ ਤੋਂ ਤੇ ਚੰਗਾ ਕਰਵਾਉਣਾ ਸਾਡੇ ਅਸੀਂ ਕੁਝ ਨਹੀਂ ਜਨਤਾ ਕੇ ਬਸ ਭਾਵੇਂ ਅਸੀਂ ਉਹ ਕਰਦੇ ਆ ਫੈਸਲਾ ਅਸੀਂ ਉਹ ਕਰਦੇ ਆ ਪਰ ਨਾ ਤੋਂ ਦੇ ਹੱਥ ਚੁੰਦੀ ਹੈ ਫੈਸਲਾ ਤਾਂ ਬੋਲਦੇ ਕਰਦੇ ਨੇ ਗੱਡਾ ਮੋੜ ਨੂੰ ਫੈਸਲਾ ਤਾਂ ਦੇ ਕਰਦੇ ਨੇ ਨਾ ਵੀ ਇਹਨੂੰ ਚੱਲੀਏ ਪਰ ਨੱਥ ਦੀ ਖਿੱਚੀ ਹੋਈ ਹੈ ਇਹ ਔਖੀ ਹੈ ਗੱਲ ਸਮਝਣੀ ਇੱਥੇ ਆ ਕੇ ਔਖਾ ਹੋ ਜਾਂਦਾ ਹੋਰ ਔਖੀ ਹੈ ਇਹ ਸਮਝ ਲੈਣੀ ਹੋਰ ਔਖੀ ਹੈ ਇੱਥੇ ਆ ਕੇ ਨਹੀਂ ਮਨ ਮੰਨਦਾ ਹਰੇਕ ਦਾ ਪੁਰ ਬਾਪ ਸਾਰੀ ਦੁਨੀਆ ਮੰਨਦੀ ਹੈ ਸਾਰੇ ਧਰਮ ਮੰਨਦੇ ਨੇ ਸਿੱਖ ਧਰਮ ਨਹੀਂ ਮੰਨਦਾ ਇੱਥੋਂ ਹੀ ਫਰਕ ਹੈ ਇਹ ਨਿਆਰਾ ਬਣਾ ਇਹਦਾ ਇਹ ਨਿਆਰਾ ਬਣਾ ਕਿਉਂਕਿ ਸੋਚਣਾ ਬੰਦ ਕਰਦਾ ਹੈ ਬਾਣੀ ਸੋਚਣਾ ਸੋਚਣਾ ਬੰਦ ਤੂੰ ਕੁਝ ਨਹੀਂ ਕਰਦਾ ਸੋਚਣਾ ਬੰਦ ਕਰਨਾ ਔਖਾ ਜੇ ਸੋਚਣਾ ਬੰਦ ਕਰ ਦਵੇ ਆਪਣੀ ਮਰਜ਼ੀ ਛੱਡ ਦਵੇ ਫਿਰ ਜੋ ਹੋ ਰਿਹਾ ਫਿਰ ਉਹਦੇ ਬਾਣੇ ਹੋ ਰਿਹਾ ਉਹ ਤੋਂ ਪਹਿਲਾਂ ਚਾਹੇ ਬਾਣੇ ਜੇ ਹੋ ਰਿਹਾ ਪਰ ਇਹ ਮੰਨਦਾ ਮੈਂ ਕਰਦਾ ਸਵਾਲ ਮੰਨਣ ਲੈ ਲੈ ਹੋਰ ਕੁਝ ਨਹੀਂ ਇਹ ਮੰਨ ਕੇ ਕਰਦਾ ਮੈਂ ਕਰਦਾ ਜੇ ਸੋਚ ਕੇ ਕਰਦਾ ਮੰਨ ਕੇ ਕਰਦਾ ਮੈਂ ਕਰਦਾ ਉਹ ਮੰਨ ਕੇ ਕਰਨਾ ਅਗਿਆਨਤਾ ਹੈ ਅਗਿਆਨਤਾ ਕਰਕੇ ਹੀ ਭਰਮੇ ਭੁੱਲਾ ਦਾ ਹਿਸਾਬ ਔਰ ਪਾਪ ਨਹੀਂ ਹੈ ਕੋਈ ਵੀ ਪਾਪ ਉਦੋਂ ਵੀ ਨਹੀਂ ਸੋਚੇ ਦੇ ਵੀ ਪਾਪ ਨਹੀਂ ਬਿਨਾ ਸੋਚੇ ਦੇ ਵੀ ਪਾਪ ਨਹੀਂ ਅਗਿਆਨਤਾ ਜ਼ਰੂਰ ਹੈ ਮੈਂ ਕਰਦੇ ਦੀ ਇਹਨਾਂ ਆਪਣੇ ਤੇ ਲਾ ਲਈ ਨਾ ਹੋ ਮੈਂ ਕਰਦਾ ਮੈਂ ਕਰਦਾ ਅਗਿਆਨਤਾ ਅਗਿਆਨਤਾ ਜਿੰਨਾ ਚਿਰ ਰਹੇਗੀ ਉਹਨਾਂ ਚਿਰ ਜਨਮ ਲਊਗਾ ਪੂਰੀ ਰੋਸ਼ਨੀ ਨਹੀਂ ਹੈ ਅੰਦਰ ਭਰਮ ਹੈਗਾ ਅੰਦਰ ਭਰਮੇ ਭੁੱਲਾ ਜਨਮ ਲੈਣਾ ਪਊਗਾ ਪਰਮ ਕਾਰਨ ਹੈ ਜਨਮ ਦਾ ਕਰਮ ਕਾਰਨ ਨਹੀਂ ਹੈ ਜਨਮ ਦਾ ਜਨਮ ਦਾ ਕਾਰਨ ਭਰਮ ਹੈ ਕਰਮ ਨਹੀਂ ਹੈ ਉਹਨਾਂ ਨੇ ਕਰਮ ਮੰਨ ਲਿਆ ਇਹਨਾਂ ਨੇ ਥੋੜੀ ਬੁੱਧੀ ਵਾਲਾ ਨੇ ਕਰਮ ਨੂੰ ਜਨਮ ਮੰਨ ਲਿਆ ਕਰਮ ਤਾਂ ਜਨਮ ਕਰਮ ਦਾ ਸਰੀਰ ਦੇ ਬਾਹਰ ਹੈ ਹਾਂਜੀ ਨਾਮੇ ਰਾਤੇ ਅੰਦਨ ਮਾਤੇ ਨਾਮੇ ਤੇ ਸੁਖ ਹੋਈ ਨਾਮੇ ਰਾਤੇ ਅੰਦਰ ਮਾਤੇ ਦਿਨ ਰਾਤ ਉਹ ਆਪਣਾ ਨਾਮ ਦੇ ਨਸ਼ੇ ਦੇ ਵਿੱਚ ਰਹਿੰਦੇ ਨੇ ਮਾਤੇ ਹੁੰਦਾ ਮਾਤਾ ਸਰਜ ਮਦ ਮਾਤਾ ਵੀ ਹੁੰਦਾ ਮਦ ਮਾਤਾ ਹੰਕਾਰ ਦਾ ਨਸ਼ਾ ਨਾਮੇ ਮਾਤਾ ਨਾਮ ਦਾ ਨਸ਼ਾ ਰਾਜੇ ਨੂੰ ਹੰਕਾਰ ਦਾ ਨਸ਼ਾ ਹੰਕਾਰੀ ਨੂੰ ਹੰਕਾਰ ਦਾ ਨਸ਼ਾ ਭਗਤ ਨੂੰ ਨਾਮ ਦਾ ਨਾ ਸ਼ਾਇਦ ਦੋਏ ਟਕਰਾ ਜਾਂਦੇ ਉਧਰ ਉਹ ਸੱਚ ਤੇ ਖੜਾ ਹੈ ਉਹ ਝੂਠ ਤੇ ਖੜਾ ਉਹਦੇ ਕੋਲ ਝੂਠੀ ਸ਼ਕਤੀ ਹੈ ਉਹਦੇ ਕੋਲ ਸੱਚ ਦੀ ਸ਼ਕਤੀ ਹੈ ਦੋ ਸ਼ਕਤੀਆਂ ਟਕਰਾ ਜਾਂਦੀਆਂ ਹੂੰ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੇ ਸੋਝੀ ਪਾਈ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਆ ਜੋ ਸੰਸਾਰ ਦਿਸ ਰਿਹਾ ਹੈ ਸਾਨੂੰ ਪ੍ਰਗਟ ਇਹ ਸਭ ਨਾਮ ਤੋਂ ਹੀ ਪੈਦਾ ਹੋਇਆ ਹੈ ਹੁਣ ਜੇ ਨਾਮ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ ਸਭ ਕੁਝ ਪ੍ਰਗਟ ਹੋਇਆ ਹੋਇਆ ਕੀ ਜੜ ਕੀ ਚੇਤਨ ਅਬਲ ਅਲੋ ਨੂਰ ਉਪਾਇਆ ਅਲੋ ਨਾਮ ਨੂੰ ਕਿਹਾ ਹੈ ਸ਼ਬਦ ਦਾ ਹੀ ਨਾਮ ਲੋ ਨੂਰ ਉਪਾਇਆ ਸੱਚੇ ਤੇ ਪਵਨਾ ਪਿਆ ਇਹ ਸਭ ਨਾਮ ਨਾਲ ਹੁਕਮ ਨਾਲ ਹੋਇਆ ਹੈ ਰਚਨਾ ਫਿਰ ਜੇ ਹੁਕਮ ਨਾਲ ਇਹ ਸਾਰੀ ਰਚਨਾ ਹੋਈ ਹੈ ਤਾਂ ਸਭ ਤੋਂ ਪੁਰਾਣੀ ਮਤ ਤਾਂ ਇਹ ਗੁਰਮਤ ਹੋਈ ਫਿਰ ਆਦਮਾ ਕਹਿੰਦਾ ਨਾ ਆਦ ਪੁਰਾਣੀ ਨਹੀਂ ਪੁਰਾਣੀ ਹੁੰਦੀ ਨਹੀਂ ਹੁੰਦੀ ਸੱਚ ਪੁਰਾਣਾ ਹੋਵੇ ਨਾ ਪੁਰਾਣਾ ਇਹ ਨਾ ਲੱਗਦਾ ਪੁਰਾਣਾ ਬੁੱਧੀ ਹੀ ਨਾਲੇ ਲਾ ਲਿਆ ਸਾਡੀ ਮਤ ਸਨਾਤਨ ਹੈ ਸਨਾਤਨ ਦਾ ਤਾਂ ਪੁਰਾਣਾ ਹੁੰਦਾ ਪੁਰਾਣਾ ਕਰ ਲਿਆ ਵੈਸੇ ਪੁਰਾਣਾ ਨਹੀਂ ਉਹਦਾ ਅਰਥ ਸਨਾਤਨ ਦਾ ਵੀ ਸਨਾਤਨ ਦਾ ਅਰਥ ਹੁੰਦਾ ਲਿਪਤ ਮਾਇਆ ਨਾਲ ਸਨਾ ਮਹਿੰਦੀ ਨੂੰ ਕਹਿੰਦੇ ਨੇ ਸਨਾ ਦਾ ਅਰਥ ਹੁੰਦਾ ਮਹਿੰਦੀ ਸਨਾਤਨ ਲਿਬੜਿਆ ਹੈ ਤਾਂ ਜੀ ਦਾ ਜਿਹੜਾ ਮਾਇਆ ਨਾਲ ਲਿਪਤ ਹੈ ਜਿਹਦੇ ਤੇ ਭਰਮ ਦਾ ਕੋਟ ਚੜਿਆ ਹੋਇਆ ਹੈ ਉਹ ਸਨਾਤਨ ਮਤ ਹੈ ਭਰਮ ਗਿਆਨੀਆਂ ਦੀ ਮਤ ਸਨਾਤਨ ਮਤ ਪੁਰਾਣਾ ਤਾਂ ਉਹਨਾਂ ਨੇ ਨਾਂ ਰੱਖ ਲਿਆ ਹੁਣ ਇਹ ਮਤ ਚਿਰਾਣੀ ਦਾ ਨੂੰ ਇਹਨੂੰ ਕਾਲ ਤੋਂ ਹੈ ਸ਼ੁਰੂ ਤੋਂ ਆਪ ਤੋਂ ਲੈ ਕੇ ਹੈ ਤੇ ਸਿੱਖ ਦਾ ਵਿਰਾਤ ਤੋਂ ਲੈ ਕੇ ਸਿੱਖ ਆਦਮੀ ਨਹੀਂ ਹੈਗਾ ਇਹ ਗੱਲ ਗਲਤ ਹੈ ਜਿਹੜੇ ਆਦਮੀ ਨੂੰ ਸਿੱਖ ਕਹਿੰਦੇ ਨੇ ਬੇਵਕੂਫ ਨੇ ਆਦਮੀ ਤੱਕ ਗੁਰੂ ਲੈ ਕੇ ਆਇਆ ਹੈ ਉਹੀ ਹੁਕਮ ਆਦਮੀ ਤੱਕ ਲੈ ਕੇ ਆਇਆ ਇੰਨੀਆਂ ਜੁਨੀਆਂ ਉਹਨੇ ਦਿੱਤੀਆਂ ਨੇ ਤਾਂ ਆਦਮੀ ਨੂੰ ਇੰਨੀ ਬੁੱਧੀ ਇਹ ਚ ਡਿਵੈਲਪ ਹੋਈ ਹੈ ਸਭ ਪ੍ਰਗਟੇ ਨਾਮ ਤੋਂ ਹੋਇਆ ਹੈ ਜਿੰਨੀਆਂ ਜੁਨੀਆਂ ਮਿਲੀਆਂ ਨੇ ਨਾਮ ਨਾਲ ਮਿਲੀਆਂ ਨੇ ਜਿੰਨੀਆਂ ਪੌੜੀਆਂ ਚੜਿਆ ਨਾਮ ਨਾਲੇ ਚੜਿਆ ਇਸੇ ਮਤ ਨੇ ਚੜਾਇਆ ਇਸ ਮਤ ਨੂੰ ਹੁਣ ਛੱਡ ਦਿੱਤਾ ਲੋਕਾਂ ਨੇ ਆਪੇ ਜਿਹਦੇ ਦਾ ਛੱਡਤਾ ਇਸ ਮਤ ਨੂੰ ਨਾਮ ਨੂੰ ਉਹਦਾ ਤਾਂ ਖਤਰਾ ਹੈ ਉਹ ਤਾਂ ਡਿੱਗ ਜੂਗਾ ਥੱਲੇ ਪਿੱਛੇ ਚਲਾ ਜਾਊਗਾ ਇਸ ਪੌੜੀ ਤੇ ਜੇ ਨਰ ਚੁੱਕੇ ਦਾ ਮਤਲਬ ਕੀ ਹੈ ਚੂਕੇ ਨਾਲ ਲੱਗੂਗੀ ਉਹ ਜਿਹੜਾ ਪਿੱਛੇ ਆਇਆ ਨਾ ਉਹ ਚੁੱਕ ਗਿਆ ਜੋ ਪਿੱਛੇ ਲੜ ਲਾ ਕੇ ਆਇਆ ਉਹ ਲੜ ਛੁੱਟ ਗਿਆ ਦਿੱਤੇ ਲੜ ਛੁੱਟ ਗਿਆ ਔਰ ਚੁੱਕ ਗਿਆ ਲੜ ਨਹੀਂ ਫੜਿਆ ਤੇ ਲੜ ਜੇ ਚੁੱਕਾ ਫਿਰ ਆਇਆ ਜਾਏ ਦੁੱਖ ਪਾਣ ਇੱਥੇ ਆ ਕੇ ਭੁੱਲ ਗਿਆ ਆਦਮੀ ਦੇ ਜਨਮ ਚ ਇੱਥੇ ਖਤਰਾ ਹੋਰ ਕਿਸੇ ਜਨਮ ਚ ਕੋਈ ਖਤਰਾ ਨਹੀਂ ਹੈ ਇੱਥੇ ਦੀ ਬੁੱਧੀ ਇਹਦੀ ਜ਼ਿਆਦਾ ਡਿਵੈਲਪ ਹੋ ਗਈ ਤਕਰੀਬਨ ਬਰਾਬਰ ਖੜਾ ਹੈ ਇੱਕ ਬੋੜੀ ਦਾ ਫਰਕ ਕੋਈ ਫਰਕ ਨਹੀਂ ਹੁੰਦਾ ਇੱਕ ਸਟੈਪ ਦਾ ਫਰਕ ਇੱਕ ਸਟੈਪ ਦੇ ਫਰਕ ਤੇ ਖੜਾ ਹੈ ਇਹ ਆਪੇ ਰੱਬ ਬਣ ਜਾਂਦਾ ਇੱਥੇ ਆ ਕੇ ਆਪ ਗੁਰੂ ਬਣ ਜਾਂਦਾ ਗੁਰੂ ਨਹੀਂ ਸੀ ਇਹਨੇ ਬਣਨਾ ਠੀਕ ਹੈ ਜਾਨਵਰਾਂ ਨੂੰ ਪੜਾ ਲੈਂਦਾ ਹੈ ਬਾਦਰਾਂ ਨੂੰ ਪੜਾ ਲੈਂਦਾ ਰਿਛਾਂ ਨੂੰ ਪੜਾ ਲੈਂਦਾ ਛੇਰਾਂ ਨੂੰ ਪੜਾ ਲੈਂਦਾ ਪਰ ਉਹ ਪੜਾਈ ਆਪਣੇ ਮਤਲਬ ਦੀ ਪੜਾਉਂਦਾ ਹੈ ਹਾਥੀ ਨੂੰ ਪੜਾ ਲੈਂਦਾ ਆਪਣਾ ਕੰਮ ਲੈਣ ਵਾਸਤੇ ਉਹ ਜਿਹੜੀ ਉਹ ਦੂਈ ਪੜਾਈ ਹੈ ਪੌੜੀ ਵਾਲੀ ਉਹ ਨਹੀਂ ਪੜਾ ਸਕਦਾ ਇਹ ਆਪਣੇ ਮਤਲਬ ਦੀ ਪੜਾਈ ਪੜਾ ਲੈਂਦਾ ਹੂੰ ਨਾਮੇ ਸੋਝੀ ਹੋਈ ਨਾਮੇ ਨਾਲੇ ਨਾਮ ਨਾਲੇ ਸੋਝੀ ਦੇਖੋ ਸੋਝੀ ਹਰੇਕ ਨੂੰ ਹੋ ਰਹੀ ਹੈ ਹਰ ਜੂਨ ਨੂੰ ਸੋਝੀ ਹੋ ਰਹੀ ਹੈ ਨਾਮੇ ਸੋਝੀ ਪਾਈ ਨਾਮੇ ਸੋਝੀ ਪਾਈ ਨਾਮ ਤੋਂ ਸੋਝੀ ਪਾਈ ਹੈ ਜਿਹਨੇ ਪਾਈ ਹੈ ਇੱਥੇ ਤੱਕ ਵੀ ਮਨੁੱਖਾ ਜਨਮ ਤੱਕ ਦੀ ਸੋਝੀ ਵੀ ਨਾਮ ਤੋਂ ਹੀ ਪਾਈ ਹੋਈ ਹੈ ਪਿਛਲੇ ਜਨਮਾਂ 'ਚ ਨਾਮ ਨਾਲ ਜੁੜ ਕੇ ਆਏ ਆ ਇਸੇ ਨਾਮ ਨਾਲ ਜੁੜ ਕੇ ਆ ਪੌੜੀ ਗਾਹਾਂ ਹੋ ਜਾਂਦੀ ਹੱਥ ਤੋਂ ਲੈ ਕੇ ਨਾਮ ਨਾਲ ਜੁੜ ਕੇ ਆਇਆ ਹੋਇਆ ਨਾਮ ਕੇ ਧਾਰੇ ਸਗਲੇ ਜੰਤ ਸਗਲੇ ਜੰਤ ਨਾਮ ਕੇ ਧਾਰੇ ਨੇ ਵਿੱਚ ਸਾਰੇ ਜੰਤ ਆ ਗਏ ਅਸੀਂ ਲੱਗ ਜੂਨ ਆ ਗਈ ਕਿਤੇ ਆਦਮੀ ਨਾਲ ਨਾਮ ਦੀ ਗੱਲ ਹੈ ਕੋਈ ਲੋੜ ਨਹੀਂ ਮੰਦਰ ਬਣਾਉਣ ਦੀ ਕੋਈ ਲੋੜ ਨਹੀਂ ਸੀ ਇਹ ਕੀਰਤਨ ਦਰਬਾਰਾਂ ਦੀ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਕੱਲੇ ਆਦਮੀ ਨੂੰ ਪਤਾ ਲੱਗਣਾ ਚਾਹੀਦਾ ਵੀ ਤੂੰ ਕਿਵੇਂ ਜੜਿਆ ਹੋਵੇ ਜੜੇਗਾ ਅੰਤਰਾਤਮਾ ਦੀ ਆਵਾਜ਼ ਆਵਾਜ਼ ਸੁਣੀ ਜਾਂ ਨਾਲ ਜਾਈ ਜਾ ਇਹ ਤਾਂ ਡੇਰੇ ਜਿਹੜੇ ਬਣਾਏ ਹੋਏ ਨੇ ਪਖੰਡਵਾਦ ਦੀ ਗੱਲ ਹੈ ਹੁਣ ਉਹਨਾਂ ਦੇ ਮੁਕਾਬਲੇ 'ਚ ਬਣਾਉਣੇ ਪੈਂਦੇ ਨੇ ਜਦ ਇੱਕ ਇੱਕ ਮੁਲਕ ਫੌਜ ਬਣਾ ਲੈਂਦਾ ਦੂਏ ਨੂੰ ਬਣਾਉਣੀ ਪੈਂਦੀ ਹੈ ਤੂੰ ਖਤਰਾ ਪੈਦਾ ਕਰ ਦਿੰਦਾ ਦੋਇਆਂ ਨੂੰ ਗੁਰਮਤ ਨੂੰ ਇਸ ਕਰਕੇ ਜਥੇਬੰਦੀ ਬਣਾਉਣੀ ਪਈ ਕਿ ਦੋਹਾਂ ਦੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਨੇ ਉਹ ਢਾਲਾ ਹੀ ਜਾਂਦੇ ਨੇ ਸੱਚ ਨੂੰ ਇੱਕ ਦੇਸ਼ ਬਣਾਉਂਦਾ ਕੋਈ ਫੌਜ ਦੂਜੇ ਨੂੰ ਬਣਾਉਣੀ ਪੈਂਦੀ ਹੈ ਖਤਰਾ ਪੈਦਾ ਕਰਦਾ ਉਹ ਖਤਰਾ ਸਾਰੀ ਦੁਨੀਆ ਨੂੰ ਪੈਦਾ ਕੀਤਾ ਇਹਨਾਂ ਨੇ ਇਸ ਕਰਕੇ ਬਣਾਉਣੀ ਪਈ ਵੀ ਇਹਨਾਂ ਦਾ ਮੁਕਾਬਲਾ ਕਿਵੇਂ ਕਰੀਏ ਦਸੀਏ ਕਿਵੇਂ ਦੱਸਣ ਨਹੀਂ ਦਿੰਦੇ ਭਗਤਾਂ ਦੀ ਲਾਈਨ ਨਾਲ ਦੀ ਨਾਲੇ ਬਟੇਤੀ ਲੋਕਾਂ ਨੂੰ ਪਤਾ ਨਹੀਂ ਲੱਗਣਾ ਤਾਂ ਰੌਲਾ ਤਾਂ ਪੈਂਦਾ ਭਗਤ ਭਗਤ ਪਰ ਉਹ ਭਗਤ ਕੀ ਕਹਿੰਦੇ ਨੇ ਕਿਸੇ ਨੂੰ ਨਹੀਂ ਪਤਾ ਉਹ ਨਾਨਕ ਦੇ ਜਨਮਦਾਰ ਭਗਤਾਂ ਦੇ ਅੰਤ ਦਾ ਬਹੁਤ ਥੋੜਾ ਫਰਕ ਹੋਊਗਾ ਭਗਤਾਂ ਦੀ ਕਾਲ ਦੀ ਸਮਾਪਤੀ ਗੁਰੂ ਨਾਨਕ ਦੇ ਜਨਮ ਦਾ ਬਹੁਤ ਥੋੜਾ ਜਿਹਾ ਫਰਕ ਹੋਣਾ 10-20 ਸਾਲ ਦਾ ਹੀ ਲੇਕਿਨ ਭਗਤਾਂ ਨੇ ਜੋ ਸਾਰੀ ਗੱਲ ਕਹੀ ਹੋਈ ਹੈ ਕਿਸੇ ਨੂੰ ਪਤਾ ਨਹੀਂ ਹੈ ਗੁਰੂ ਸਾਰੇ ਸਾਰੇ ਘੁੰਮਿਆ ਕੋਈ ਗੁਰੂ ਨਹੀਂ ਲੱਭਿਆ ਜਿਹਨੂੰ ਗੱਲ ਦਾ ਗਿਆਨ ਹੋਵੇ ਜੋਗੀ ਕਹਿ ਰਹੇ ਨੇ ਤੁਹਾਡਾ ਗੁਰੂ ਕੌਣ ਹੈ ਤੁਹਾਡੀ ਮੱਤ ਕੌਣ ਹੈ ਇਹਦਾ ਵਾਲਾ ਇਹ ਵੱਤ ਦੀ ਫੱਟੀ ਪੋਚੀ ਹੋਈ ਸੀ ਆ ਹੁਣ ਫੇਰ ਪੋਚੀ ਹੋਈ ਹੈ ਇਹਦੇ ਖਿਲਾਫ ਪ੍ਰਚਾਰ ਜਿਹੜਾ ਹੋ ਰਿਹਾ ਹੁੰਦਾ ਨਾ ਸਾਰਾ ਖਿਲਾਫ ਹੋ ਰਿਹਾ ਪ੍ਰਚਾਰ ਇਹ ਗੁਰਦੁਆਰੇ ਦੇ ਖਿਲਾਫ ਹੋ ਰਿਹਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਹੋਇਆ ਮੱਥਾ ਟੇਕੀ ਜਾਂਦੇ ਨੇ ਮੱਥਾ ਟੇਕਣ ਨੂੰ ਕੀ ਹੈ ਭਗਤਾਂ ਨੇ ਉਹਨੂੰ ਵੀ ਬੜਾ ਬੜਾ ਦਾ ਕਹਿੰਦੇ ਤੇ ਬੱਲੇ ਬੱਲੇ ਕਰੀ ਜਾਣੀ ਹੈ ਜੋ ਪ੍ਰੋਗਰਾਮ ਹੈ ਉਹ ਭਗਤ ਮਤ ਤੋਂ ਗੁਰਮਤ ਤੋਂ ਉਲਟ ਰੱਖਣਾ ਕੰਮ ਉਲਟ ਕਰਨਾ ਸਿੱਖਿਆ ਉਲਟ ਦੇਣੀ ਹੈ ਉਹਨਾਂ ਨੂੰ ਬੜੇ ਕਹੀ ਜਾਣਾ ਗੁਰਬਾਣੀ ਨੂੰ ਮੱਥੇ ਟਿਕਾਈ ਜਾਣਾ ਕੰਮ ਸਾਰਾ ਗੁਰਬਾਣੀ ਤੋਂ ਪੁੱਠਾ ਕਰਾਈ ਜਾਣਾ ਪੜਾਈ ਪੁੱਠੀ ਕਰਾਈ ਜਾਣੀ ਹੈ ਇਹ ਟੈਕਨੀਕ ਜੇ ਉਹਦਾ ਵਿਰੋਧ ਕਰਦੇ ਨੇ ਫਿਰ ਲੋਕ ਪਿੱਛੇ ਨਹੀਂ ਲੱਗਦੇ ਗੁਰਬਾਣੀ ਨੂੰ ਮੂਰੇ ਰੱਖ ਲੈਣਾ ਪੜਾਈ ਆਪਣੀ ਕਰਨੀ ਕਰਾਉਣੀ ਹੈ ਸਾਰੇ ਇਹੀ ਕਰ ਰਹੇ ਨੇ ਸਾਰੇ ਸੰਤ ਤਾਂ ਕਿ ਲੋਕਾਂ ਨੂੰ ਕੀ ਪਤਾ ਲੋਕ ਸਮਝਦੇ ਨੇ ਸ਼ਾਇਦ ਹੀ ਗੱਲ ਉਹ ਕਿਹੜਾ ਡਾਇਰੈਕਟ ਪੜਦੇ ਨੇ ਉਹਨਾਂ ਕੋਲ ਟਾਈਮ ਹੈ ਹੂੰ ਬਿਨ ਨਾਵੇ ਭੇਖ ਕਰੇ ਬਹੁਤ ਤੇਰੇ ਸੱਚਾ ਆਪ ਖਵਾਈ ਦੇਖੋ ਨਾਮ ਤੇ ਬਿਨਾ ਸੰਸਾਰ 'ਚ ਬੜੇ ਭੇਖ ਨੇ ਉਤਾਰਨ ਕੀਤੇ ਲੋਕਾਂ ਨੇ ਕਿੰਨੀਆਂ ਮੱਥਾ ਬਣਾਈਆਂ ਨੇ 404 ਪੰਜ ਕਤਾ ਲਿਖ ਦਿੱਤੀਆਂ ਨੇ ਸੰਭਾਸ਼ਣਾਂ ਵਿੱਚ ਪਰ ਬਹੁਤ ਇਹਰੇ ਇੱਥੇ ਸੰਤ ਸਮੂਹ ਅਨੇਕ ਮਤੀ ਕੇ ਆਪਣੀ ਆਪਣੀ ਮੱਤ ਹੈ ਸਾਰਿਆਂ ਦੀ ਅਸੰਖ ਜਪ ਅਸੰਖ ਪਾਓ ਅਸੰਗ ਪੂਜਾ ਅਸੰਗ ਤਪਤੋ ਸੰਖਿਆ ਨਹੀਂ ਕਰ ਸਕਦੇ ਕਿੰਨੀਆਂ ਮਤਾਂ ਨੇ ਕਿੰਨੇ ਭੇਦ ਨੇ ਅੱਡ ਅੱਡ ਕਿਹੜੇ ਭੇਦ ਨੇ ਨਾਮ ਕਿਸੇ ਕੋਲ ਨਹੀਂ ਹੈ ਨਿਰਾਕਾਰ ਨਿਰਾਕਾਰ ਕਰੀ ਜਦੋਂ ਨਿਰਾਕਾਰ ਤੋਂ ਆਵੇ ਨਿਰਾਕਾਰ ਐ ਕੋਈ ਨਹੀਂ ਦੱਸਦਾ ਨਿਰਾਕਾਰ ਕੀ ਹੈ ਪਰਮਾਤਮਾ ਦੇ ਧਿਆਨ ਕਰੋ ਪਰਮਾਤਮਾ ਕੀ ਹੈ ਜਿਹਦਾ ਧਿਆਨ ਕਰੀਏ ਕੋਈ ਨਹੀਂ ਦੱਸਦਾ ਧਿਆਨ ਦਾ ਧਰੀਏ ਪਰਮਾਤਮਾ ਦਾ ਪਰਮਾਤਮਾ ਬਾਈ ਕੀ ਹੈ ਨਹੀਂ ਪਤਾ ਧਿਆਨ ਕਿਵੇਂ ਕਰੀਏ ਤੂੰ ਸਾਰੀ ਜ਼ਿੰਦਗੀ ਵਰਕੀ ਦਾ ਧਿਆਨ ਕੀਤਾ ਜੇ ਤੈਨੂੰ ਪਤਾ ਨਹੀਂ ਪਰਮਾਤਮਾ ਦਾ ਪਰਮਾਤਮਾ ਦਾ ਜੇ ਤੈਨੂੰ ਪਤਾ ਨਹੀਂ ਕੀਆ ਤਾਂ ਧਿਆਨ ਕੀ ਦਾ ਕੀਤਾ ਫਿਰ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਧਿਆਨ ਜਿਹਦਾ ਕੀਤਾ ਜੇ ਤੈਨੂੰ ਉਹਦਾ ਪਤਾ ਹੀ ਨਹੀਂ ਫਿਰ ਤਾਂ ਧਿਆਨ ਕੀ ਦਾ ਕੀਤਾ ਕਿਸੇ ਦਾ ਗੁਰਬਾਣੀ ਨੇ ਪਤਾ ਦੱਸਿਆ ਕੀ ਹੈ ਜਿਹਦਾ ਧਿਆਨ ਕਰਨਾ ਹੈ ਉਹਦਾ ਗਿਆਨ ਕਰਾਇਆ ਗਿਆਨ ਕਰਾ ਦੋ ਧਿਆਨ ਦੀ ਲੋੜ ਨਹੀਂ ਹੁੰਦੀ ਧਿਆਨ ਆਪੇ ਜੁੜ ਜਾਂਦਾ ਧਿਆਨ ਜੋੜਨਾ ਨਹੀਂ ਪੈਂਦਾ ਧਿਆਨ ਆਪੇ ਹੋ ਜਾਂਦਾ ਜਿਹੜੀ ਚੀਜ਼ ਦੀ ਜਾਂਦੀ ਹੈ ਨਾ ਨਾ ਹੀ ਨਹੀਂ ਹੋਵੇ ਉਹ ਤਾਂ ਫਿਰ ਦਿੰਦੀ ਹੋ ਰਹਿੰਦੀ ਹੈ ਸੂਰਜ ਚੜਿਆ ਹੋਵੇ ਆਕਾਸ਼ ਵਿੱਚ ਸੂਰਜ ਆਪਾਂ ਨਾ ਦੇਖੀਏ ਲੱਗ ਗੱਲ ਹੈ ਆਦਮੀ ਨਾ ਦੇਖੇ ਲੱਗ ਗੱਲ ਹੈ ਪਰ ਉਹ ਤਾਂ ਜਿੰਦੇ ਸਾਹਮਣੇ ਹੀ ਹੈ ਜਿਹਨੇ ਨਹੀਂ ਦੇਖਣਾ ਨਾ ਦੇਖੇ ਚੱਕ ਵੀ ਕਦੇ ਦੇਖੀ ਚੱਕ ਵੀ ਸੂਰਜ ਨੂੰ ਦੇਖਦੀ ਹੈ ਜਿਹਨਾਂ ਚ ਡੁੱਬਦਾ ਨਹੀਂ ਉਹਨਾਂ ਚ ਨਿਗਾਹ ਰੱਖਦੀ ਹੈ ਤਾਂ ਹੀ ਨਾ ਚੱਕ ਵੀ ਦਾ ਆਇਆ ਨਾ ਵਿੱਚ ਚੱਕਵੀ ਦਾ ਸੂਰਜ ਨਾਲ ਚੱਕਵੀ ਨੂੰ ਸੂਰਜ ਦੀ ਲੋੜ ਹੈ ਧਿਆਨ ਦੀ ਉਹ ਧਿਆਨ ਨਹੀਂ ਹਟਦਾ ਜਿਹਨੂੰ ਲੋੜ ਹੁੰਦੀ ਹੈ ਭੁੱਖ ਹੁੰਦੀ ਹੈ ਤੇ ਧਿਆਨ ਨਹੀਂ ਹਟਦਾ ਉਹਦੇ ਅੰਦਰ ਭੁੱਖ ਹੁੰਦੀ ਹੈ ਜਿੰਨਾ ਚਿਰ ਭੁੱਖਾ ਧਿਆਨ ਹਟਦਾ ਨਹੀਂ ਜੇ ਭੁੱਖ ਖਤਮ ਹੋ ਗਈ ਧਿਆਨ ਰਹਿਣਾ ਨਹੀਂ ਇਸ ਕਰਕੇ ਜਿਹੜੀ ਭੁੱਖ ਹੈ ਨਾ ਅਸੀਮ ਹੁੰਦੀ ਹੈ ਭੁੱਖ ਭੁੱਖ ਅਸੀਮ ਹੈ ਭੁੱਖ ਦੀ ਕੋਈ ਸੀਮਾ ਹੀ ਨਹੀਂ ਹੈ ਮਨ ਦੀ ਭੁੱਖ ਦੀ ਕੋਈ ਸੀਮਾ ਨਹੀਂ ਜਿਹਨੂੰ ਅਸੀਂ ਭੁੱਖ ਕਹਿੰਦੇ ਆ ਰੋਟੀ ਦੀ ਪਾਣੀ ਦੀ ਭੁੱਖ ਨਹੀਂ ਹੁੰਦੀ ਇਹ ਲੋੜ ਹੁੰਦੀ ਲੋੜ ਨੂੰ ਭੁੱਖ ਕਹਿੰਦੇ ਲੋੜ ਸੀਮਤ ਹੁੰਦੀ ਹੈ ਭੁੱਖ ਸੀਮਤ ਨਹੀਂ ਹੁੰਦੀ ਸੱਚੇ ਨਾਮ ਕੀ ਲਾਗਾ ਭੁੱਖ ਭੁੱਖ ਨਾਮ ਦੀ ਲਾਉਣੀ ਸੀ ਜੇ ਲੱਗਿਆ ਉਹਦੀ ਉਹਦੀ ਸੀਮਾ ਕੋਈ ਨਹੀਂ ਬਿਨਾਂ ਨਾਮੇ ਭੇਟ ਕਰੇ ਬਹੁ ਤੇਰੇ ਨਾਮ ਤੋਂ ਬਿਨਾਂ ਬੜੇ ਭੇਟ ਕੀਤੇ ਨੇ ਸੰਸਾਰ ਦੇ ਵਿੱਚ ਲੋਕਾਂ ਨੇ ਸੱਚਾ ਆਪ ਖੋਈ ਸੱਚਾ ਆਪ ਖੋਈ ਇਹ ਸਮਝ ਲਓ ਉਹਨਾਂ ਦੇ ਅੰਦਰ ਜਿਹੜਾ ਸੱਚਾ ਹੈ ਨਾ ਉਹ ਵੀ ਅੱਖ ਕੇ ਉਹਨੇ ਛੱਡਤਾ ਖੜਾ ਕਹਿੰਦਾ ਇਹਨੂੰ ਫਿਰ ਤੋਂ ਲੈਣ ਕਰਕੇ ਦੇਵ ਪਿਤਰ ਕੀ ਛੋਡੀ ਉਹਨੇ ਛੱਡਤੀ ਇਹਨਾਂ ਦੀ ਗੱਲ ਖੜੇ ਛੱਡਤਾ ਇਹਨਾਂ ਦੀ ਮੱਤ ਜਿਹੜੀ ਹੈ ਨਾ ਐਨੀ ਵਲੀਨ ਹੈ ਉਹ ਕਹਿੰਦਾ ਛੱਡੋ ਪਰੇ ਫਿਰ ਲੈਣ ਦੇ ਨੂੰ ਹੋਣ ਦੇ ਦੁਖੀ ਸੱਚੇ ਆਪ ਕੋਈ ਸੱਚਾ ਵੀ ਚੁੱਪ ਕਰਕੇ ਬਹਿ ਗਿਆ ਅੱਧਾ ਮਨ ਜਿਹੜਾ ਸੱਚਾ ਇਹਨਾਂ ਦਾ ਉਹ ਚੁੱਪ ਕਰ ਗਿਆ ਉਹ ਰਹਿਣ ਦੇ ਦੁਖੀ ਇਹਨਾਂ ਨੂੰ ਮਰਨ ਨੂੰ ਪਰੇ ਇਹਨਾਂ ਨੇ ਕਿਹੜਾ ਮੰਨਣੀ ਹੈ ਜਦੋਂ ਨਾ ਮੰਨੇ ਸੁਣ ਕੇ ਵੀ ਨਾ ਮੰਨੇ ਉਹ ਖੜਾ ਛੱਡ ਦਿੰਦੇ ਇੱਕ ਬੱਚਾ ਪੜਦਾ ਹੀ ਨਹੀਂ ਪੜਦਾ ਨਹੀਂ ਟੀਚਰ ਨੇ ਬੜਾ ਆਖਰ ਉਹਨੂੰ ਕਹਿਣ ਤੇ ਹਟ ਜਾਂਦਾ ਇਹਦਾ ਨਹੀਂ ਪੜਨਾ ਉਹਨੇ ਹਾਰ ਮੰਨ ਲਈ ਕਹਿੰਦਾ ਇਹਨਾਂ ਫਾਰ ਹੋ ਰਹਿਣ ਦੋ ਖਾਰ ਹੋਏ ਤੇ ਹੀ ਲਵੇ ਜਿੰਨਾ ਜਦ ਫਾਰ ਨਹੀਂ ਹੁੰਦਾ ਆਦਮੀ ਦੋ ਤਰ੍ਹਾਂ ਲੜਦੀਆਂ ਨੇ ਕਤਲ ਹੋ ਜਾਂਦੇ ਨੇ ਨਹੀਂ ਮੰਨਦੇ ਲੋਕ ਬਥੇਰਾ ਸਮਝਾਉਂਦੇ ਨੇ ਰਿਸ਼ਤੇਦਾਰ ਸਮਝਾਉਂਦੇ ਨੇ ਬਾਹਰ ਹੋ ਲੈਂਦੇ ਨੇ ਫਿਰ ਉਹਨਾਂ ਦੇ ਅੰਦਰ ਆਪ ਪੈਦਾ ਹੁੰਦੀ ਹੈ ਯਾਰ ਸੁਲਾ ਕਰ ਲਈ ਫਿਰ ਉਹ ਜੀ ਗੱਲ ਕਰਨ ਲੱਗ ਜਾਂਦੇ ਨੇ ਆਇਆ ਮੈਂ ਕਾਦੀ ਲੜਾਈ ਦੇ ਵਿੱਚ ਕੀ ਖੱਟਣ ਹੁੰਦਾ ਜਦ ਥੋੜਾ ਜਿਹਾ ਦੂਜੇ ਬੰਦੇ ਨੂੰ ਪਤਾ ਲੱਗਦਾ ਨਾ ਵੀ ਇਹਨਾਂ ਦਾ ਹੁਣ ਮਨ ਬਦਲਿਆ ਹੈ ਫਿਰ ਸੁਲਾ ਦੇ ਵਿੱਚ ਪੈ ਜਾਂਦੇ ਫਿਰ ਸੁਲਾ ਵੀ ਹੋ ਜਾਂਦੀ ਹੈ ਡਾਇਰੈਕਟ ਤਾਂ ਉਹ ਵੀ ਨਹੀਂ ਕਹਿ ਸਕਦੇ ਸਾਡੀ ਸੁਲਾ ਕਰਾ ਦੋ ਆਕੜ ਹੁੰਦੀ ਹੈ ਪਰ ਗੱਲ ਥੋੜਾ ਜਿਹਾ ਸੰਕੇਤ ਜ਼ਰੂਰ ਦੇ ਦਿੰਦੇ ਨੇ ਸੰਕੇਤ ਜ਼ਰੂਰ ਦੇ ਦਿੰਦੇ ਨੇ ਵੀ ਖੱਟਣ ਖੱਟਣ ਦਾ ਕੁਝ ਹੈ ਨਹੀਂ ਲੜਾਈ 'ਚ ਪਰ ਹੁਣ ਕੀ ਕਰੀਏ ਹੱਟ ਵੀ ਨਹੀਂ ਹੁੰਦਾ ਉਹ ਫਿਰ ਦੂਏ ਸੋਚਦੇ ਨੇ ਕਿ ਕੁਝ ਹੋਣ ਇਹਨਾਂ ਨੂੰ ਅਕਲ ਆਈ ਹੈ ਫਿਰ ਆਪ ਗੱਲ ਛੇੜ ਕੇ ਦੋ ਦੇਖ ਸਣਾ ਆਦਮੀ ਦੇਖਦਾ ਫਿਰ ਜਾਂ ਹੰਗਾਰਾ ਭਰ ਲੱਗ ਜਾਂਦਾ ਫਿਰ ਉਹ ਗੱਲ ਛੇੜਦੇ ਨੇ ਜਦ ਥੱਕ ਲੈਂਦਾ ਅੱਕ ਜਾਂਦਾ ਖਾਰ ਹੋ ਲੈਂਦਾ ਫੇਰ ਮਿਲਦਾ ਖਾਰ ਹੋਏ ਸਭ ਮਿਲੇ ਸਭ ਮਿਲਣਗੇ ਸਾਰਿਆਂ ਨੇ ਮਿਲਣਾ ਅਖੀਰ ਜਾ ਕੇ ਜਿੰਨੇ ਵੀ ਆਕੀ ਹੋਏ ਨੇ ਖਾਰੀ ਹੋ ਕੇ ਮਿਲਣਗੇ ਬਚੂ ਉਹੀ ਛੜਨ ਜੋ ਜਿਹੜਾ ਛੜ ਪੈ ਜੂ ਉਹਦੀ ਬਚਤ ਹੈ ਛੜ ਪੈ ਬਿਨਾ ਕਿਸੇ ਦੀ ਬਚਤ ਨਹੀਂ ਹੁਕਮ ਦੀ ਛੜ ਜਾਏ ਤੇ ਬਿਨਾ ਬਚਤ ਕਿਸੇ ਦੀ ਨਹੀਂ ਜਿੰਨਾ ਜਰ ਆਕੀ ਹੈ ਉਹਨਾਂ ਜਰ ਕੋਈ ਬਚਤ ਨਹੀਂ ਕਾਲ ਦੇ ਵਸ ਚ ਜੀ ਸਤਗੁਰ ਦੇ ਨਾਮ ਪਾਇਆ ਉਹਦੂ ਜੋ ਜੋਗ ਜੁਗਤ ਤਾਂ ਹੋਏ ਸਤਗੁਰ ਤੇ ਨਾਮ ਪਾਇਆ ਉਹਦੂ ਸਤਗੁਰ ਸਤਪੁਰਖ ਜਿਨ ਜਾਣਿਆ ਸਤਗੁਰ ਦੇ ਸਤਗੁਰ ਦੇ ਰੂਪ ਚ ਆਦਮੀ ਰੂਪ ਚ ਹੁੰਦੇ ਨੇ ਹੁੰਦੇ ਰਹੇ ਨੇ ਹੁੰਦੇ ਰਹਿਣਗੇ ਸਤਗੁਰ ਗੁਰੂ ਨਹੀਂ ਸਤਗੁਰ ਸੱਚ ਦਾ ਗਿਆਨ ਰੱਖਣਾ ਹੈ ਬਸ ਸੱਚ ਦਾ ਗਿਆਨ ਰੱਖਣਾ ਹੈ ਸਤਗੁਰ ਜਿਨ੍ਹਾਂ ਦਾ ਗਿਆਨ ਸੱਚਾ ਸੁੱਚਾ ਹੋਵੇ ਗੁਰ ਹੁੰਦਾ ਗਿਆਨ ਜਿਨ੍ਹਾਂ ਨੂੰ ਸੱਚ ਦਾ ਗਿਆਨ ਹੁੰਦਾ ਉਹ ਸਤਗੁਰ ਸਤਪੁਰਖ ਜਿਨ ਜਾਣਿਆ ਸਤਪੁਰਖ ਕੀ ਹੁੰਦਾ ਸਤਪੁਰਖ ਕਿਹਨੂੰ ਕਹਿੰਦੇ ਸਤਪੁਰਖ ਜਿਹੜਾ ਜੰਮਦਾ ਮਰਦਾ ਨਹੀਂ ਉਹਨੂੰ ਸਤਪੁਰਖ ਕਹਿੰਦੇ ਇੱਕ ਜਦ ਹੋ ਜਾਂਦਾ ਨਾ ਇੱਕ ਫਿਰ ਸਤਪੁਰਖ ਹੋ ਜਾਂਦਾ ਇੱਕ ਆਪੇ ਆਤਮ ਗਿਆਨ ਜਦ ਆਪੇ ਹੋ ਜਾਂਦਾ ਹੈ ਇੱਕ ਹੋ ਕੇ ਰਹਿੰਦਾ ਹਮੇਸ਼ਾ ਵਾਸਤੇ ਸਤਪੁਰਖ ਹੈ ਆਤਮ ਗਿਆਨੀ ਨੂੰ ਸਤਪੁਰਖ ਕਹਿੰਦੇ ਨੇ ਅਸਲ ਜੀ ਬੋਲੇ ਭਰਤਰੀ ਸਤ ਸਰੂਪ ਸਤ ਸਰੂਪ ਕਹਿੰਦੇ ਜਿਹੜਾ ਬੋਲਦਾ ਸਤ ਸਰੂਪ ਹੈ ਤੇ ਆਤਮ ਗਿਆਨੀ ਹੈ ਸਤਪੁਰਖ ਜਿਹਨੇ ਆਪਣਾ ਮੂਲ ਪਛਾਣ ਲਿਆ ਮਨ ਅਤੇ ਚਿੱਤ ਨੂੰ ਇੱਕ ਕਰ ਲਿਆ ਸਤਿਗੁਰ ਉਹਨੇ ਆਪਣਾ ਆਪੇ ਜਾਣਿਆ ਜਿਹੜਾ ਏਕਾ ਲੰਗਿਆ ਹੈ ਨਾ ਗੁਰਬਾਣੀ ਦੇ ਮੂਹਰੇ ਇਹ ਵੀ ਸਤਿਗੁਰ ਵਾਸਤੇ ਹੈ ਗੁਰੂ ਵਾਸਤੇ ਨਹੀਂ ਹੈ ਗੁਰੂ ਵਾਸਤੇ ਨਹੀਂ ਹੈ ਇਹ ਕਿਹਨੇ ਜਾ ਕੇ ਖਜ਼ਾਨੇ 'ਚ ਪੈਣਾ ਉਹ ਖਜ਼ਾਨੇ ਦਾ ਨਾਮ ਗੁਰੂ ਹੈ ਖਜ਼ਾਨੇ ਦਾ ਨਾਮ ਗੁਰੂ ਹੈ ਇੱਕ ਦਾ ਨਾਮ ਗੁਰੂ ਹੈ ਇੱਕ ਗੁਰੂ ਨਹੀਂ ਹੁੰਦਾ ਨਾਨਕ ਇੱਕਾ ਗੁਰੂ ਨਹੀਂ ਹੋ ਸਕਦਾ ਤਾਂ ਖਜ਼ਾਨੇ ਦਾ ਨਾਮ ਕੀ ਕਹੋਗੇ ਇੱਕ ਰੁਪਈਆ ਖਜ਼ਾਨਾ ਉਹਦਾ ਨਾਮ ਫਿਰ 1 ਰੁਪਈਆ ਹੋ ਜੂਗਾ ਖਜ਼ਾਨੇ ਦਾ ਨਾਮ ਕੀ ਹੋ ਗੁਰੂ ਉਹ ਖਜ਼ਾਨੇ ਦਾ ਨਾਮ ਹੈ ਜਿੱਤੇ ਸਾਰੇ ਜਾ ਕੇ ਭਗਤ ਰਹਿੰਦੇ ਨੇ ਸੱਚਖੰਡ ਸੱਚਖੰਡ ਸਾਰੇ ਦੇਸ਼ ਦੀ ਆਬਾਦੀ ਦਾ ਨਾਮ ਗੁਰੂ ਹੈ ਸਾਰਿਆਂ ਵਾਸਤੇ ਕਰਵਾ ਗੁਰੂ ਜਿਹੜਾ ਇੱਕ ਹੈ ਉਹ ਖਰਾ ਹੈ ਉਹ ਖਜ਼ਾਨੇ 'ਚ ਪੈਣ ਦੇ ਯੋਗ ਹੈ ਉਹ ਕੀ ਹੈ ਉਹ ਸਤਗੁਰ ਹੈ ਉਹ ਸਤਗੁਰ ਸਤਗੁਰ ਤੇ ਨਾਮ ਪਾਇਆ ਚਾਹੇ ਤੂੰ ਜੋਗ ਜੁਗਤ ਤਾਂ ਹੋਏ ਤਾਂ ਸਤਗੁਰ ਤੇ ਨਾਮ ਪਾਈਏ ਉਹਦੂ ਜੋਗ ਜੁਗਤ ਤਾਂ ਹੋਏ ਤਾਂ ਹੋਏ ਤਾਂ ਹੁੰਦਾ ਸਤਗੁਰ ਤੇ ਨਾਮ ਪਾਇਆ ਜਾਂਦਾ ਉਹ ਤੋਂ ਸੱਚ ਦਾ ਗਿਆਨ ਪਤਾ ਲੱਗ ਜਾਂਦਾ ਜੋਗ ਦੀ ਜੁਗਤੀ ਦੀ ਵਿਧੀ ਸਮਝ ਆ ਜਾਂਦੀ ਹੈ ਉਹ ਵੀ ਜੁੜ ਜਾਂਦਾ ਇਹਨੂੰ ਸਮਝ ਆ ਜਾਂਦੀ ਹੈ ਸਮਝਾਇਆ ਸਕਦਾ ਉਹ ਵਿਧੀ ਸਮਝਾ ਦਿੰਦਾ ਹੈ ਹੋਰ ਕੁਝ ਨਹੀਂ ਕਰ ਸਕਦਾ ਉਹ ਕੀ ਕਰਦਾ ਉਹ ਸਹਾਈ ਹੈ ਸੰਤ ਸਹਾਈ ਰਾਮ ਕੇ ਰਾਮ ਤੱਕ ਪਹੁੰਚਣ ਦਾ ਸਹਾਈ ਹੈ ਸਿਰਫ ਉਹ ਉਹਦੀ ਮਦਦ ਇਹ ਕਰ ਸਕਦਾ ਉਹ ਵੀ ਦੂਰ ਖੜ ਕੇ ਦੱਸ ਕੇ ਦੂਰ ਖੜ ਕੇ ਕਰ ਸਕਦਾ ਨੇੜੇ ਆ ਕੇ ਨਹੀਂ ਕਰ ਸਕਦਾ ਦੱਸਣ ਤੱਕ ਸੀਮਤ ਹੈ ਕਿ ਆਪਾਂ ਨੇ ਤੇਰੀਆਂ ਨੇ ਦੱਸ ਦਿੰਦਾ ਮੈਂ ਕੰਮ ਤੈਨੂੰ ਕਰਨਾ ਪਊ ਆਪਣੇ ਹੱਥੀ ਆਪਣਾ ਆਪੇ ਕਾ ਸਵਾਰੀਏ ਦੱਸ ਮੈਂ ਦਊਗਾ ਕੰਮ ਤੈਨੂੰ ਕਰਨਾ ਪਊ ਜੇ ਇਮਾਨਦਾਰੀ ਨਾਲ ਕਰਨ ਵਾਲਾ ਕਰਨਾ ਚਾਹੁੰਦਾ ਹੋ ਜਾਂਦਾ ਹਲ ਕੁਝ ਜੇ ਨਹੀਂ ਚਾਹੁੰਦਾ ਨਹੀਂ ਹੁੰਦਾ ਜਿਨ੍ਹਾਂ ਨੇ ਚਾਹਿਆ ਉਹਨਾਂ ਦਾ ਹੋ ਵੀ ਗਿਆ ਹਾਂਜੀ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇਂ ਮੁਕਤ ਨਾ ਹੋਈ ਵਿਚਾਰ ਕਰਕੇ ਆਪਣੇ ਮਨ 'ਚ ਦੇਖ ਲਓ ਠੰਡੇ ਦਿਮਾਗ ਨਾਲ ਵਿਚਾਰ ਕਰੋ ਨਾਨਕ ਕਹਿੰਦਾ ਜੋਗੀਆਂ ਨੂੰ ਕੀ ਨਾਮ ਤੇ ਬਿਨਾ ਜੋਗ ਹੋ ਸਕਦਾ ਜੇ ਨਾਮ ਨਾਲ ਜੋਗ ਹੋ ਸਕਦਾ ਬਿਨਾ ਨਾਮ ਤੇ ਤਾਂ ਤੁਸੀਂ ਆਪਣੇ ਰਾਹ ਚੱਲਦੇ ਰਹੋ ਕਹਿਣ ਦਾ ਮਤਲਬ ਹੈ ਜੇ ਜੋ ਕਰਨਾ ਚਾਹੁੰਦੇ ਹੋ ਤਾਂ ਇਹ ਰਾਹ ਬਣਾ ਲਿਓ ਜੋਗੀਆਂ ਨੇ ਵਿਚਾਰ ਕੀਤਾ ਵੀ ਹੁਣ ਵਿਚਾਰ ਵੀ ਲਿਆ ਹੋ ਸਮਝ ਵੀ ਆ ਗਿਆ ਪਰ ਉਹਨਾਂ ਦਾ ਇਰਾਦਾ ਨਹੀਂ ਸੀ ਜੋਗ ਕਰਨ ਆਪਣਾ ਰਾਹ ਛੱਡਣ ਦਾ ਰਾਦਾ ਨਹੀਂ ਸੀ ਨਾਨਕ ਨੂੰ ਆਫਰ ਕੀਤਾ ਸੀ ਸਾਡੇ ਵਾਲਾ ਭੇਦ ਪਾ ਲੈ ਉਹ ਨਾਨਕ ਨੇ ਰਿਜੈਕਟ ਕਰਤਾ ਭੇਦ ਉਹਨਾਂ ਕੋ ਕੋਈ ਤਰੀਕਾ ਨਹੀਂ ਹੋ ਰਿਹਾ ਨਾਨਕ ਦਾ ਰਾਹ ਰੋਕਣ ਵਾਸਤੇ ਸਵਾਏ ਇਹਦੇ ਕਿ ਸ੍ਰੀ ਚੰਦ ਨੂੰ ਸਾਧੂ ਬਣਾ ਲਈ ਸੀ ਨਾਨਕ ਤੋਂ ਹਾਰ ਖਾ ਕੇ ਬੇਇੱਜ਼ਤੀ ਤੋਂ ਬਚਣ ਵਾਸਤੇ ਨਾਨਕ ਦੇ ਮੁੰਡੇ ਨੂੰ ਸਾਧ ਬਣਾ ਲਿਆ ਆਪਣਾ ਗੁਰੂ ਮੰਨ ਕੇ ਬਹੁਤ ਬੜਾ ਲਾਲਚ ਦੇ ਦਿੱਤਾ ਕੋਈ ਕਾਬਲੀਅਤ ਨਹੀਂ ਸੀ ਚੰਦ ਦੇ ਵਿੱਚ ਬੱਚਾ ਹੈਗਾ ਕੱਲ ਪਾੜ ਕੇ ਗੁਰੂ ਮੰਨ ਲਿਆ ਸਿੱਖਿਆ ਆਪ ਦਿੱਤੀ ਹੈ ਸਾਰੀ ਬਾਅਦ ਉਹਨੂੰ ਕੀ ਪਤਾ ਸੀ ਸਿੱਖਿਆ ਦਾ ਸਿਰਫ ਨਾਨਕ ਦਾ ਜੋ ਪ੍ਰੈਸ਼ਰ ਸੀ ਜੋ ਲੋਕਾਂ ਦੇ ਉੱਤੇ ਅਸਰ ਪੈ ਗਿਆ ਸੀ ਜੇ ਨਾਨਕ ਗੱਡਾ ਸਿਆਣਾ ਹੁੰਦਾ ਉਹਦਾ ਮੁੰਡਾ ਕਹਿੰਦੇ ਸਾਡਾ ਗੁਰੂ ਬਣਦਾ ਉਹਦਾ ਮੁੰਡਾ ਦਾ ਸਾਡੇ ਨਾਲ ਰਿਹਾ ਹੈ ਸਾਡੀਆਂ ਨਾਨਕ ਦੇ ਮੱਤ ਕੋਈ ਤੇ ਇਹਦਾ ਦਾ ਕੀ ਫਰਕ ਆ ਕੋਈ ਪਾ ਲੋ ਰਹੋ ਜੀ ਸ੍ਰੀ ਚੰਦ ਗੁਰਬਾਣੀ ਨੂੰ ਲੈ ਲਿਆ ਨਾਲ ਸਾਰੀ ਜੋਗ ਬਾਤ ਉਹ ਰੱਖ ਲਈ ਨਾਲ ਸ੍ਰੀ ਚੰਦ ਨੇ ਗੱਲਬਾਤ ਸਾਰੀ ਹੋਈ ਹੈ ਜੋਗੀਆਂ ਵਾਲੀ ਧੋਖਾ ਦੇਣ ਵਾਸਤੇ ਰੱਖ ਲਿਆ ਇਹ ਭੇਦ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦਾ ਮੇਰੇ ਪਿਤਾ ਜੀ ਨੂੰ ਗਿਆਨ ਸੀ ਭੇਦ ਨੂੰ ਉਹ ਮੰਨਿਆ ਨਹੀਂ ਮੈਂ ਭੇਦ ਪਾ ਲਿਆ ਜੋਗੀਆਂ ਨੂੰ ਸਿੱਖ ਬਣਾ ਲਿਆ ਉਲਾਸੀਆਂ ਨੂੰ ਸਿੱਖੀ ਦਾ ਪ੍ਰਚਾਰ ਕਰਦੇ ਨੇ ਸਮਾਂ ਚੰਗੀ ਗੱਲ ਹੈ ਭੇਦ ਦਾ ਕੀ ਫਰਕ ਪੈਂਦਾ ਤਾਂ ਬਾਹਰ ਬਾਹਰ ਪ੍ਰਚਾਰ ਇਹ ਕਰਨ ਲੱਗੇ ਅੱਜ ਉਦਾਸੀ ਕਿੱਥੇ ਖੜੇ ਨੇ ਉਦਾਸੀਆਂ ਨੂੰ ਜੇ ਅਸੀਂ ਨੇੜੇ ਲਾਇਆ ਅਸੀਂ ਸਿੱਖੀ ਤੋਂ ਚਲੇ ਗਏ ਸਮਾਂ ਦੂਰ ਅਸਲ ਜਿਹੜੇ ਦੂਰ ਲੋਕ ਆਏ ਨੇ ਤਾਂ ਸਿੱਖ ਪਹਿਲਾਂ ਵੀ ਨਹੀਂ ਸੀ ਉਹਨਾਂ ਦੇ ਪਰ ਉਹਨਾਂ ਦੇ ਵੀ ਬਜ਼ੁਰਗ ਵੀ ਸਿੱਖ ਨਹੀਂ ਸੀਗੇ ਗੁਰੂ ਕਾਲ ਵੇਲੇ ਸਿੱਖ ਨਹੀਂ ਸੀਗੇ ਸਾਰੇ ਕੋਈ ਬੱਲਾ ਬੱਲਾ ਸਿੱਖ ਸੀਗਾ ਇਹ ਤਾਂ ਸਭ ਮੁਸਲਮਾਨੀ ਰਾਜ ਗਏ ਤੇ ਬਾਅਦ ਸਿੱਖ ਬਣੇ ਨੇ ਸਾਰੇ ਲੋਕ ਮੁਸਲਮਾਨਾਂ ਦੇ ਨਾਲੇ ਸੀ ਡਰਦੇ ਜਿਹੜੇ ਲੋਕ ਹੁੰਦੇ ਨੇ ਨਾ ਅਤਵਾਦ ਦੇ ਵੇਲੇ ਲੋਕ ਅੰਦਰੋਂ ਅੰਦਰੋਂ ਅਤਵਾਦ ਦੇ ਨਾਲ ਸੀ ਨਾ ਜਦ ਤੱਕ ਕਾਮਯਾਬ ਹੋ ਜਾਂਦਾ ਸਾਰੇ ਉਹਨਾਂ ਦੇ ਨਾਲ ਹੋ ਜਾਂਦੇ ਹੁਣ ਸਰਕਾਰ ਨਾਲ ਖੜੇ ਨੇ ਆਮ ਲੋਕ ਤਾਂ ਡਰਦੇ ਹੁੰਦੇ ਜਿੱਦਾਂ ਤੜਾ ਜਿੱਦਾਂ ਉਧਰ ਹੋ ਜਾਂਦੇ ਜੱਤਵਾਦੀ ਉਹ ਜਿੱਤ ਜਾਂਦੇ ਅਤਵਾਦ ਦੇ ਨਾਲ ਲੋਕ ਖੁਸ਼ ਸੀਗੇ ਜੋ ਦਾ ਦਸਮ ਪਾਸ਼ਾ ਜਿੱਤ ਜਾਂਦੇ ਜਦੋਂ ਸਿੱਖ ਜਿੱਤ ਗਏ ਚਲੋ ਬਾਅਦ ਚ ਸਾਰੇ ਸਿੱਖ ਬਣ ਗਏ ਜੇ ਨਹੀਂ ਸੀ ਜਿੱਤੇ ਆ ਜਿਹੜਾ ਚਮਕੌਰ ਸਾਹਿਬ ਘੇਰਾ ਪਾਇਆ ਸਾਰੇ ਪਿੰਡਾਂ ਦੇ ਜੱਟ ਸੀਗੇ ਲੋ ਇਹਨਾਂ ਨੇ ਘੇਰਾ ਪਾਇਆ ਮੁਲਕੀਆ ਲਿਖਿਆ ਹੋਇਆ ਉਹਦੇ ਵਿੱਚ ਪਬਲਿਕ ਮੁਲਕੀਆ ਦਾ ਮਤਲਬ ਪਬਲਿਕ ਪਬਲਿਕ ਨੂੰ ਇਕੱਠੀ ਕਰਕੇ ਲੈ ਜਾਂਦੇ ਭਾਈ ਤੇ ਨਾ ਜਾਵੇ ਪਬਲਿਕ ਆ ਹੁਣ ਅਤਵਾਦ ਦੇ ਵਿੱਚ ਲੋਕਾਂ ਨੂੰ ਲੈ ਕੇ ਨਹੀਂ ਜਾਂਦੇ ਸਮਾਦਾਂ ਨੂੰ ਘੇਰਾ ਪਾਉਣਾ ਪਬਲਿਕ ਨੂੰ ਲੈ ਕੇ ਨਹੀਂ ਜਾਂਦੇ ਕੌਣ ਜਵਾਬ ਦੇਣਦਾ ਸਰਕਾਰ ਨੂੰ ਕੋਈ ਜਵਾਬ ਦੇ ਸਕਦਾ ਇਦਾਂ ਹੀ ਹੁੰਦਾ ਹੁੰਦਾ ਤੱਕਾ ਇਹ ਮੱਤਾਂ ਦੀ ਗੱਲ ਹੋਰ ਹੁੰਦੀ ਇਹ ਤਾਂ ਜਨਸਕ ਵਾਲੇ ਨੇ ਜਦ ਰਾਜ ਆ ਗਿਆ ਸੀ ਸਿੱਖ ਇਹ ਵਿਚਾਰਧਾਰਾ ਕਰਕੇ ਨਹੀਂ ਬਣੇ ਇਹ ਤਾਂ ਵਿਚਾਰਧਾਰਾ ਵਾਸਤੇ ਸਿੱਖ ਬਣਦੇ ਨੇ ਇਕਾਂਤਰ ਪੂਜਾ ਪੜੇ ਕਿਤੇ ਸੰਜਮ ਤੁਰਕਾ ਭਾਈ ਉਹ ਸਾਰੇ ਮੁਸਲਮਾਨ ਬਣ ਗਏ ਸੀ ਰਾਜ ਉਹਨਾਂ ਦਾ ਸੀ ਅੰਦਰ ਵੜ ਕੇ ਪੂਜਾ ਕਰ ਲੈਣੀ ਬਾਹਰ ਕੁਰਾਨ ਪੜ੍ਹਨੀ ਗਲੀ 'ਚ ਬੈਠ ਕੇ ਵੀ ਮੁਸਲਮਾਨ ਖੁਸ਼ ਹੋਣ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀ ਹੈ ਦਿਖਾਵਾ ਜਾਣ ਕੇ ਕਰਦੇ ਸੀ ਮੁਸਲਮਾਨ ਧਰਮ ਤੋਂ ਸਾਨੂੰ ਕੋਈ ਅਲਰਜੀ ਨਹੀਂ ਤਾਂ ਕਿ ਖੁਸ਼ ਰਹਿਣ ਸਰਕਾਰ ਖੁਸ਼ ਰਹੇ ਸਾਰੇ ਲੋਕ ਇਦਾਂ ਹੀ ਕਰਦੇ ਹੁੰਦੇ ਪਹਿਲਾਂ ਗਾਂਧੀ ਟੋਪੀ ਪਾਉਣ ਲੱਗੇ ਸੀਗੇ ਹੌਲੀ ਹੌਲੀ ਜਦ ਦੇਖਿਆ ਕਾਂਗਰਸ ਦਾ ਨਾਮ ਨੂੰ ਛੱਡ ਕੇ ਹੌਲੀ ਹੌਲੀ ਖੱਦਰ ਰਹਿ ਕੇ ਬਾਗੇ ਚਲੇ ਜਾਣਾ ਤੇ ਤਹਿਸੀਲਦਾਰ ਕਹੇ ਵੀ ਇਹਦਾ ਬਈ ਕੋਈ ਕਾਂਗਰਸੀ ਹੈ 50 ਸਾਲ ਪਹਿਲਾਂ ਪਰ ਆਪ ਹੀ ਕਾਂਗਰਸੀਆ ਹੋਊਗਾ ਹੈ ਬੜਾ ਕਿਉਂ ਬੋਲਣ ਲੋ ਬੈਨੀਫਿਟ ਵਾਸਤੇ ਬੈਨੀਫਿਟ ਵਾਸਤੇ ਸਿੱਖ ਬਣੇ ਸੀਗੇ ਇਸ ਕਰਕੇ ਇਹਨਾਂ ਦੀ ਸਿੱਖੀ ਬੈਨੀਫਿਟ ਵਾਲੀ ਹੋਈ ਹੈ ਸੰਸਾਰੀ ਮਸਲੇ ਵਾਲੀ ਸਿੱਖੀ ਹੈ ਬੇਸ ਹੈ ਜੀ ਸਿੱਖ ਬੜੇ ਹੀ ਸੰਸਾਰੀ ਲਾਭ ਵਾਸਤੇ ਸੀ ਸੰਸਾਰੀ ਲਾਭ ਇਹਨਾਂ ਕੋਲ ਹੋਣਾ ਸੰਸਾਰੀ ਲਾਭ ਦੀ ਅਰਦਾਸਾਂ ਨੇ ਸੰਸਾਰੀ ਲਾਭ ਦਾ ਹੀ ਪ੍ਰਚਾਰ ਕਿੰਨਾ ਲੱਗਦਾ ਇਹਨਾਂ ਨੂੰ ਉਸ ਲਾਭ ਵਾਸਤੇ ਸਿੱਖ ਨਹੀਂ ਬਣੇ ਜਿਹੜਾ ਗੁਰੂਆਂ ਨੇ ਇਹਨਾਂ ਨੂੰ ਲਾਭ ਕ੍ਰੀਏਟ ਨਾਮ ਦਾ ਕੀਤਾ ਸੀ ਉਹਦਾ ਲਾਭ ਇਹਨਾਂ ਨੂੰ ਦੱਸਿਆ ਹੀ ਨਹੀਂ ਕਿਸੇ ਨੇ ਇਹਦੇ ਵਾਸਤੇ ਸਿੱਖ ਬਣੇ ਨੇ ਉਹਦਾ ਆਇਰ ਵਿੱਚ ਉਹ ਗੁਰਬਾਣੀ ਦੇ ਗ੍ਰੰਥ ਵਿੱਚ ਹੀ ਆ ਗ੍ਰੰਥ ਤਾਂ ਛੱਡੋ ਤੁਸੀਂ ਧਰਮ ਗ੍ਰੰਥਾਂ ਦੇ ਵਿੱਚ ਰਹਿ ਜਾਂਦੇ ਨੇ ਪ੍ਰਚਾਰ 'ਚ ਨਹੀਂ ਆਉਂਦੇ ਹੁੰਦੇ ਪ੍ਰੈਕਟੀਕਲ 'ਚ ਨਹੀਂ ਆਉਂਦੇ ਹੁੰਦੇ ਧਰਮ ਕੋਈ ਵੀ ਨਹੀਂ ਆਉਂਦਾ ਇਸਲਾਮ ਵੀ ਨਹੀਂ ਆਇਆ ਹੋਇਆ ਹਿੰਦੂ ਮਤ ਵੀ ਨਹੀਂ ਆਈ ਹੋਈ ਕੋਈ ਧਰਮ ਪ੍ਰੈਕਟੀਕਲੀ ਵੀ ਸਾਰੀ ਪਬਲਿਕ ਦੇ ਵਿੱਚ ਹੋਵੇ ਇਹ ਹੋ ਹੀ ਨਹੀਂ ਸਕਦਾ ਨਾ ਕਦੇ ਹੋਇਆ ਨਾ ਹੋਊਗਾ ਬਿਰਲੇ ਬਿਰਲੇ ਲੋਕ ਧਰਮ ਨੂੰ ਬਣਾਉਂਦੇ ਨੇ ਚਾਹੇ ਧਰਮ ਛੋਟਾ ਵੀ ਹੋਵੇ ਜਿਹੜੇ ਅਪਣਾਉਂਦੇ ਨੇ ਉਹ ਧਾਰਮਿਕ ਬਣ ਜਾਂਦੇ ਨੇ ਹਿੰਦੂ ਮਤ ਆਏ ਆਇਆ ਨੇ ਗੁਰੂ ਸਾਰੇ ਸਾਡੇ ਨਾਨਕ ਹਿੰਦੂ ਮਤ ਦੇਣਾ ਤਾਂ ਸਿੱਖਮਤ ਕਿੱਥੇ ਸੀ ਕਿੱਥੇ ਸੀ ਸਿੱਖਮਤ ਸਾਰੇ ਗੁਰੂ ਹਿੰਦੂ ਮਤ ਆਏ ਨੇ ਤਿੰਨ ਤਾਂ ਮੁਲਕਾਂ ਆਏ ਨੇ ਚੌਥੇ ਨੂੰ ਨਹੀਂ ਅਸੀਂ ਮੰਨਦੇ ਚੌਥੇ ਨੂੰ ਨਹੀਂ ਮੰਨਦੇ ਚੌਥੇ ਬਚਪਨ 'ਚ ਰਹੇ ਨੇ ਗੁਰੂ ਘਰ 'ਚ ਚੌਥੇ ਦਾ ਤਾਂ ਲਾਈਨ ਬਦਲ ਗਈ ਸਾਡੀ ਸੱਤ ਤਿੰਨਾਂ ਦੀ ਇੱਕ ਹੈ ਚੌਥੇ ਤੋਂ ਗਿਆ ਤਨ ਤਨ ਰਾਮਦਾਸ ਗੁਰ ਜਿਨ ਛੜਿਆ ਤਿਨੇ ਸਵਾਰਿਆ ਉੱਥੇ ਆ ਕੇ ਲਾਈਨ ਬਦਲ ਗਈ ਦੋ ਰੂਪ ਦੇਸ਼ ਕੀਤਾ ਨਾਨਕ ਨੇ ਇੱਕ ਨੂੰ ਨਾਨਕ ਨੇ ਕੀਤਾ ਇੱਕ ਨੂੰ ਅੰਗਦ ਨੇ ਕੀਤਾ ਉੱਥੇ ਵਰਿਓ ਆਇਆ ਹੈ ਨਾਨਕ ਨੇ ਅੰਗਦ ਵਰਿਓ ਅੰਗਦ ਨੇ ਅਮਰਦਾਸ ਵਰਿਓ ਉਪਦੇਸ਼ ਕੀਤਾ ਪਹਿਲਾ ਰੰਗ ਲਾਹਿਆ ਦੂਆ ਝਾੜਿਆ ਉਹਨੂੰ ਬਚਪਨ ਦੇ ਉਪਦੇਸ਼ ਹੋਇਆ ਹੈ ਇੱਕ ਸਿੱਖਵਾ ਚ ਪੈਦਾ ਬਾਕੀ ਸਾਰੇ ਗੁਰੂ ਸਿੱਖਵਾ ਚ ਹੀ ਪੈਦਾ ਹੋਏ ਡਾਇਰੈਕਟ ਪੈਦਾ ਹੋਏ ਗੁਰੂ ਘਰ ਤੇ ਰਹੇ ਨਾ ਉੱਥੇ ਉਪਦੇਸ਼ ਸ਼ੁਰੂ ਤੇ ਹੋਈ ਸੀ ਕਬੀਰ ਕਿੱਥੋਂ ਆਇਆ ਕਬੀਰ ਵੀ ਨੂੰ ਭਗਤ ਕਿੱਥੋਂ ਆਏ ਨੂੰ ਅੱਜ ਹੋਏ ਭਗਤਾਂ ਦੀ ਬਾਣੀ ਹੋਈ ਹੈ ਮਤ ਕੋਈ ਬਾਣੀ ਨਹੀਂ ਹੈ ਟੋੜ ਲਓਗੇ ਤੁਸੀਂ ਸੱਚ ਨੂੰ ਟੋੜਿਆ ਜਾ ਸਕਦਾ ਹਰੇਕ ਮਤ ਚੋਂ ਹੀ ਪਰ ਜੇ ਤੁਸੀਂ ਜਿਹੜਾ ਮੂਲ ਮੰਤਰ ਹੈ ਨਾ ਇਹਨੂੰ ਸਾਰੀ ਦੁਨੀਆ ਮੰਨਦੀ ਹੈ ਸਾਰੀਆਂ ਮਤਾਂ ਮੰਗੀਆਂ ਜੋ ਮੂਲ ਮੰਤਰ ਹੈ ਸਾਡੇ ਕੋਲ ਮੂਲ ਮੰਤਰ ਨਹੀਂ ਵੈਸੇ ਹੋਵੇਗਾ ਚਲੋ ਮੂਲ ਮੰਤਰ ਵੀ ਕਹਿ ਲੈਣੇ ਤਾਂ ਵੀ ਕੁਝ ਨਹੀਂ ਬੀਜ ਮੰਤਰ ਵੀ ਕਹੇ ਨੂੰ ਕਹਿੰਦੇ ਪਰ ਬੀਜ ਮੰਤਰ ਤੋਂ ਬਾਹਰ ਹੁੰਦਾ ਬੀਜ ਮੰਤਰ ਹੁੰਦਾ ਬਿਨਾਂ ਕਰਨਾ ਤੇ ਸੁਣਨ ਵਾਲੀ ਬਾਣੀ ਬੀਜ ਮੰਤਰ ਹੁੰਦਾ ਜਿਹੜੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਹੋਈ ਜਿਹੜਾ ਬਿਨਾ ਕੰਨਾਂ ਤੋਂ ਸੁਣਨ ਵਾਲੀ ਬਾਣੀ ਗੁਰੂ ਦਾ ਜਿਹੜਾ ਮੰਤਰ ਉਹ ਬੀਜ ਮੰਤਰ ਹੈ ਇਹਨੂੰ ਕਹਿੰਦਾ ਬਹੁ ਬਹੁ ਬਾਣੀ ਨਿਰੰਕਾਰ ਹੈ ਨਿਰੰਕਾਰ ਜਿਹੜੀ ਨਿਰਗਾਰ ਬਾਣੀ ਉਹ ਸੱਚਖੰਡ ਤੋਂ ਤਰੋਂ ਆਉਂਦੀ ਹੈ ਤੁਰਕੀ ਬਾਣੀ ਇਹ ਗੁਰਬਾਣੀ ਹੈ ਤੁਰਕੀ ਬਾਣੀ ਨਹੀਂ ਹੈ ਇਹ ਗੁਰਬਾਣੀ ਹੈ ਸੁਣੇ ਤੁਰਕੀ ਬਾਣੀ ਹੈ ਉਹਨੂੰ ਬਿਆਨ ਜਿਹੜਾ ਕੀਤਾ ਹੈ ਉਹ ਗੁਰਬਾਣੀ ਹੈ ਇਹ ਤੁਰਕੀ ਬਾਣੀ ਦਾ ਬਿਆਨ ਤੁਰਕੀ ਬਾਣੀ ਨੂੰ ਬਿਆਨ ਕੀਤਾ ਇਹ ਗੁਰਬਾਣੀ ਬਣ ਜਾਂਦੀ ਹੁੰਦੀ ਹੈ ਫਿਰ ਉਹ ਗੱਲ ਨਹੀਂ ਰਹੀ ਜਿਹੜੀ ਉਹ ਸੀ ਉਹ ਕੀ ਕਹਿੰਦੀ ਹੈ ਕੀ ਹੈ ਉਹਦੇ ਉਹਦੇ ਬਾਬਤ ਗਿਆਨ ਕਰਾਇਆ ਹੋਇਆ ਉਹ ਬੀਜ ਮੰਤਰ ਉਹ ਬੀਜ ਦੇ ਵਿੱਚ ਹੁੰਦਾ ਬੀਜ ਮੰਤਰ ਬੀਜ ਚੋਂ ਪੈਦਾ ਹੁੰਦਾ ਬੀਜ ਕਦ ਹੁੰਦਾ ਜਦ ਇੱਕ ਹੋ ਜਾਂਦਾ ਤਾਂ ਬੀਜ ਹੁੰਦਾ ਹੈ ਇੱਕ ਹੋ ਜਾਂਦਾ ਨਾ ਉਗੂ ਤਾਂ ਹੀ ਬੀਜ ਉਗਦਾ ਹੁੰਦਾ ਹੈ ਕੋਈ ਤਾਂ ਉਹ ਇਹ ਜਦ ਇੱਕ ਬੀਜ ਹੋ ਜਾਂਦਾ ਉਹ ਉਦੋਂ ਪੈਦਾ ਹੁੰਦਾ ਬੀਜ ਮੰਤਰ ਉਹਨੂੰ ਕਹਿੰਦੇ ਜਿਹੜਾ ਬੀਜ ਦੇ ਵਿੱਚੋਂ ਪੈਦਾ ਹੋਵੇ ਬੀਜ ਮੰਤਰ ਹੋ ਗਿਆ ਜਦ ਨੇ ਸਾਬਤ ਇੱਕ ਹੋ ਜਾਣਾ ਹੈ ਇਹਦੇ ਵਿੱਚੋਂ ਪੈਦਾ ਹੋਣਾ ਉਹ ਬੀਜ ਮੰਤਰ ਉਹ ਤੁਰਕੀ ਬਣੀ ਉਹਦੇ ਨਾਲ ਸੁਰਤ ਜੁੜਦੀ ਹੈ ਫਿਰ ਉਹ ਬੀਜ ਮੰਤਰ ਇਹ ਬੀਜ ਮੰਤਰ ਨਹੀਂ ਵੈਸੇ ਮੂਲ ਮੰਤਰ ਹੈ ਇਹ ਮੰਤਰ ਦਾ ਸਾਰੇ ਗੁਰਬਾਣੀ ਦਾ ਮੂਲ ਹੈ ਗੁਰਬਾਣੀ ਜਿੰਨੀ ਹੈ ਮੰਤਰ ਹੈ ਉਹਦਾ ਮੂਲ ਮੂਲ ਕੀ ਹੈ ਇੱਕ ਗੁਰਬਾਣੀ ਦਾ ਮੂਲ ਕੇ ਇੱਕ ਕੀ ਹੈ ਇਹਨੂੰ ਜਾਣਨਾ ਗੁਰਾ ਇੱਕ ਦੇ ਵਟ ਇਜ਼ ਦੈਟ ਵਨ ਇਹਦਾ ਮੂਲ ਗੁਰਬਾਣੀ ਦਾ ਹੈ ਇੱਕ ਉਹਦੇ ਲੱਛਣ ਨੇ ਫਿਰ ਅੱਠ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਹਿਬੰ ਇਹਨੂੰ ਆਧਾਰ ਮੰਨ ਕੇ ਜੇ ਚੱਲੀਏ ਤਾਂ ਮਤ ਖੋਜੀ ਜਾ ਸਕਦੀ ਹੈ ਇਸ ਤੇ ਸਾਰੇ ਮਤਾਂ ਇਹ ਤੇ ਇਹਨੂੰ ਮੰਨਦੀਆਂ ਨੇ ਕੋਈ ਮਤ ਨਹੀਂ ਜਿਹੜੀ ਇਹ ਤੋਂ ਬਾਗੀ ਹੋਵੇ ਇਸ ਮੰਤਰ ਤੋਂ ਕੋਈ ਮਤ ਬਾਗੀ ਨਹੀਂ ਸਾਰੀਆਂ ਮਤਾਂ ਤਾਂ ਇਹ ਕਿ ਵੇਦ ਗਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਮੂਲ ਉਹ ਹੈਗਾ ਤੁਸੀਂ ਮੂਲ ਨੂੰ ਛੱਡ ਦਿੰਦੇ ਹੋ ਅਸਲ 'ਚ ਲਕੀਰ ਇੰਨੀ ਖਿੱਚ ਕੇ ਦੇਤੀ ਤੁਹਾਨੂੰ ਜਦ ਤੁਹਾਨੂੰ ਇੱਕ ਚਾਰ ਉਂਗਲਾਂ ਦੀ ਲਕੀਰ ਖਿੱਚਤੀ ਤੁਸੀਂ ਉਹਨੂੰ ਵਿੰਗੀ ਨਾ ਹੋਣ ਦੋ ਕਹੋ ਸਿੱਧੀ ਖਿੱਚ ਹੁਣ ਜਾਂ ਟੇਢੀ ਕਰਦੇ ਨਾਲ ਕੀ ਟੇਢੀ ਨਾ ਕਰ ਲੋ ਜਾਂ ਟੇਢੀ ਕਰਦੇ ਨੇ ਨਾ ਉਹ ਲਕੀਰ ਉੱਥੇ ਅੜ ਗਿਆ ਉਹ ਕਬੀਰ ਸਿੱਧੀ ਲਕੀਰ ਲੈ ਕੇ ਜਾਓ ਟੇਢੀ ਨਹੀਂ ਕਰਨ ਦੇਣੀ ਅਖੀਰ ਹਾਰ ਮੰਨ ਕੇ ਵਾਲਾ ਛੱਡਦੀ ਉਹਨਾਂ ਕਹਿੰਦਾ ਨਹੀਂ ਇਹ ਤਾਂ ਟੇਢੀ ਹੋਊਗੀ ਉਹ ਕਹਿੰਦਾ ਫੇਰ ਨਹੀਂ ਫਿਰ ਤੁਸੀਂ ਮਤ ਛੱਡਤੀ ਰਾਏ ਛੱਡਤਾ ਟੇਢਾ ਹੋਊਗਾ ਰਾਏ ਛੱਡਤਾ ਪਹਿਲਾਂ ਕਹਿੰਦੇ ਉਹ ਸਿੱਧਾ ਜਾਂਦਾ ਫਿਰ ਕਹਿੰਦੇ ਰਾਹ ਨੂੰ ਮੁੜਦਾ ਤਾਂ ਕਹਿੰਦਾ ਜੇ ਜੇ ਡਾਲੀ ਭਗਤ ਨੂੰ ਸੋਈ ਮੁੜ ਮੁੜ ਜਾਏ ਜਿੰਨੀਆਂ ਮੈਂ ਮਤਾਂ ਦੇਖਦਾ ਪਹਿਲਾਂ ਸਿੱਧਾ ਲੱਗ ਜਾਂਦਾ ਨੇ ਫਿਰ ਟਾਣਾ ਫੁੱਟਦਾ ਟਾਣੇ ਤੋਂ ਟਾਣੀ ਥੱਲੇ ਨੂੰ ਆ ਜਾਂਦੀ ਹੈ ਜਿਹੜੀ ਧਰਤੀ ਤੋਂ ਚੱਲੇ ਤੇ ਉਹ ਧਰਤੀ ਨਾਲ ਲਾ ਕੇ ਜੋੜਦਾ ਨਿਰਾਕਾਰ ਵੱਲ ਨੂੰ ਲੈ ਕੇ ਚੱਲੇ ਤੇ ਆਕਾਸ਼ ਵੱਲ ਨੂੰ ਲੈ ਕੇ ਚੱਲੇ ਤੇ ਜ਼ਮੀਨ ਵੱਲ ਨੂੰ ਫੇਰ ਮੁੜਿਆ ਟਾਣਾ ਦਾ ਤਰਛਾ ਜਾ ਕੇ ਫਿਰ ਐ ਮੁੜਦਾ ਪਹਿਲਾਂ ਤਰਛਾ ਜਾਂਦਾ ਫਿਰ ਥੱਲੇ ਝੁਕਦੀਆਂ ਡਾਣੀਆਂ ਉਹਦੀਆਂ ਉਹ ਤਾਂ ਫੇਰ ਜ਼ਮੀਨ ਨੂੰ ਆ ਲੱਗੂਗਾ ਜਿਹਨੂੰ ਨਾ ਵੱਢੀਏ ਡਾਣੀਆਂ ਨੂੰ ਜ਼ਮੀਨ ਨੂੰ ਆ ਲੱਗਣਗੀਆਂ ਉਹ ਉਹ ਤਾਂ ਫੇਰ ਉੱਥੇ ਤੁਸੀਂ ਜੋੜਦਾ ਲਿਆ ਕੇ ਮਾਇਆ ਨਾਲ ਜੋੜਦਾ ਜੇ ਕੋਈ ਅਲਰਟ ਹੋ ਕੇ ਕਹੇ ਵੀ ਸਿੱਧੀ ਲਾਈਨ ਖਿੱਚ ਤਾਂ ਸਾਰੇ ਝੂਠ ਨੰਗੇ ਹੋ ਜਾਣਗੇ ਉਹਨੇ ਮਾਲਾ ਮੋੜਤੀ ਉਹਨੇ ਕਿ ਚੱਕੋ ਆਪਣੇ ਮਾਲਾ ਫਿਰ ਫੇਰ ਜਿਹੜੇ ਉਹਨੂੰ ਅਲਰਟ ਕਰਦੇ ਤੇ ਉਹਨਾਂ ਕੋਲ ਗਿਆ ਮਗਰ ਵਾਲਿਆਂ ਉਹ ਕਹਿੰਦੇ ਮਿਲਣਾ ਕੁਝ ਨਹੀਂ ਕਬੀਰ ਨੂੰ ਕਹਿੰਦੇ ਨੇ ਮਿਲਣਾ ਕੁਝ ਨਹੀਂ ਕਰੀ ਜਾ ਜਨਾ ਜਰ ਮਰਜੀ ਜਾਂ ਨਾ ਮਿਲਿਆ ਫਿਰ ਆ ਜੀ ਸਾਡੇ ਕੋਲ ਪੂਰੀ ਜਹ ਨਹੀਂ ਸੀ ਸਮਝ ਪਰ ਇੰਨਾ ਜ਼ਰੂਰ ਪਤਾ ਸੀਗਾ ਤਾਂ ਮਗਰ ਗਿਆ ਸੀ ਐਵੇਂ ਨਹੀਂ ਸੀ ਗਿਆ ਪਤਾ ਸੀ ਫਿਰ ਤਾਂ ਹੀ ਲੱਗਦਾ ਨਾ ਉਹ ਕਹਿੰਦਾ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਫਿਰ ਗੁਰ ਕੋ ਸ਼ਬਦ ਜਿਹੜਾ ਸੁਣਾਉਂਦੇ ਤੇ ਉਹਨੂੰ ਜਿਵੇਂ ਗੁਰਬਾਣੀ ਕੋਈ ਪੜ੍ਹੇ ਦੇਖੋ ਨਾ ਗੁਰੂ ਅਮਰਦਾਸ ਕੰਨ 'ਚ ਗੱਲ ਪਈ ਗੁਰ ਕੋ ਸ਼ਬਦ ਤਾਂ ਮਿਲੇ ਜਦੇ ਚਲੇ ਗਏ ਕਹਿੰਦੇ ਇਹ ਬਾਣੀ ਨਹੀਂ ਸੁਣੀ ਕਿਤੋਂ ਨਵੀਂ ਗੱਲ ਜਾਂ ਉਹਦੇ ਕੰਨ 'ਚ ਪਈ ਕਬੀਰ ਦੇ ਸਮਾ ਆ ਗਿਆ ਮਗਰ ਚਲੇ ਗਿਆ ਇਹ ਸਟੇਟ ਕੱਟ ਜਾਂਦੀ ਹੈ ਬਾਣੀ ਸਟੇਟ ਕੱਟ ਜਾਂਦੀ ਹੈ ਜਿਹਨੇ ਨਹੀਂ ਸੱਜੇ ਖੱਬੇ ਮੁੜਨਾ ਉਹਦੇ ਵਾਸਤੇ ਕੋਈ ਵਿਗਨ ਨਹੀਂ ਹੁੰਦਾ ਵਿਗਨ ਜ਼ਿਆਦਾ ਆਉਂਦਾ ਜਾਂ ਅਸੀਂ ਮੰਨਣ ਤੇ ਇਨਕਾਰੀ ਹੁੰਨੇ ਹਾਂ ਬਾਣੀ ਨੂੰ ਜਿੱਥੇ ਮੰਨਣ ਤੇ ਇਨਕਾਰੀ ਹੋਵੋਗੇ ਉੱਥੇ ਵਿਗਨ ਆ ਜਾਣਾ ਵਿਗਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਜੜਾਇਆ ਇਹ ਉਹ ਨਾਮ ਹੈ ਜਿਹੜਾ ਵਿਗਨ ਆਉਣੇ ਨਹੀਂ ਦਿੰਦਾ ਤੁਹਾਡੇ ਰਾਹ 'ਚ ਵਿਗਨ ਕਰ ਆਉਂਦਾ ਜਦੋਂ ਅਸੀਂ ਮੰਨਣ ਤੇ ਅਨਾ ਕਰਨੀ ਨਹੀਂ ਕਰਦੇ ਆਪਣੀ ਬੁੱਧੀ ਆਵੜਦੀ ਹੈ ਨਾ ਆਪਣੀ ਬੁੱਧੀ ਫੇਰ ਆਪਣੀ ਬੁੱਧੀ ਦਿੱਕਤ ਪੈਦਾ ਕਰਦੀ ਹੈ ਆਪਣੀ ਅਕਲ ਕਰ ਕਰਦੀ ਹੈ ਢਕਾ ਬਣਦੀ ਹੈ ਮੰਨੇ ਕੀ ਗਤੀ ਕਹੀ ਨਹੀਂ ਜੇ ਕੋ ਕਹੇ ਪਿੱਛੇ ਪਛਤਾ ਮੰਨੇ ਮਾਰਗ ਠਾਕ ਨਾ ਪਾਏ ਚਾਰ ਪੌੜੀਆਂ ਨੇ ਮੰਨੇ ਦੀ ਜੇ ਮੰਨੀ ਜਾਵੇ ਸੱਚ ਕਰਕੇ ਬਾਣੀ ਨੂੰ ਰਾਤੇ ਰੁਕਾਵਟ ਆ ਨਹੀਂ ਸਕਦੀ ਮੰਨੇ ਪਾਵੇ ਮੋਖ ਦੁਆਰ ਗੁਰਦੁਆਰ ਸੇ ਚਲਾ ਗਿਆ ਮੰਨੇ ਪਰਵਾਰ ਐਸਾ ਆਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਾਵੇਂ ਨਾ ਦੂਆ ਜਨਮ ਨਹੀਂ ਹੁੰਦਾ ਭਾਵੇਂ ਨਾ ਕਿ ਦੂਆ ਜਨਮ ਹੋਈ ਨਹੀਂ ਸਕਦਾ ਗੱਲ ਮੰਨਣ ਤੇ ਖੜੀ ਹੈ ਗੁਰਬਾਣੀ ਨੂੰ ਮੰਨ ਨਹੀਂ ਰਹੇ ਸੀ ਸਮਝ ਲਈ ਤਾਂ ਮੰਨਦੇ ਨਹੀਂ ਸਮਝਣੀ ਕੋਈ ਔਖੀ ਨਹੀਂ ਬਹੁਤ ਸੌਖੀ ਸੌਖੀ ਜਗ੍ਹਾ ਵੀ ਬਾਣੀ ਹੈ ਗੁਰਬਾਣੀ ਕੋਈ ਜੇ ਤੋ ਸੌਖੀ ਹੋ ਤੋ ਸਮਝ ਲਓ ਗੱਲ ਮੰਨਣ ਤੇ ਖੜੀ ਹੈ ਔਖੀ ਵੀ ਸਮਝ ਆਜੂ ਨਾ ਔਖੀ ਸਮਝੋ ਤੁਸੀਂ ਸੌਖਾ ਹੀ ਰਾਹ ਫੜ ਲਓ ਸਾਰੀ ਬਾਣੀ ਸਮਝਣੀ ਕੋਈ ਲੋੜ ਨਹੀਂ ਇਹ ਮੰਨ ਕੇ ਚਲੋ ਸੱਚਾ ਜਿਹੜਾ ਇਹ ਰਾਹ ਤੋਂ ਹਟਾਉਂਦਾ ਹਟਾਏ ਨਹੀਂ ਸਕਦਾ ਤੁਹਾਨੂੰ ਇਹ ਰਾਹ ਤੋਂ ਕੋਈ ਇੰਨੀ ਬੁੱਧੀ ਨਹੀਂ ਆ ਕਿਸੇ ਕੋਲ ਹਟਾਉਣ ਉਹਨਾਂ ਦੱਸ ਵੀ ਤੂੰ ਦੱਸ ਵੀ ਚੱਲ ਤੇਰੇ ਵਾਲਾ ਰਾਹ ਕੀ ਹੈ ਉਹਦੇ ਵਾਲਾ ਰਾਹ ਨਹੀਂ ਕੋਈ ਕੋਈ ਕੋਹਣਾ ਵਾਲਾ ਫਿਰ ਜਾਪੇ ਆਪੇ ਸਭ ਕੁਝ ਹੋ ਜੂ ਇਹ ਤੋਂ ਜ਼ਿਆਦਾ ਉਹਨਾਂ ਕੋਲ ਹੁੰਦਾ ਹੀ ਨਹੀਂ ਕੁਝ ਆਪੇ ਹੋ ਜੂ ਜੇ ਤਾਂ ਨਾਲ ਜੀ ਪੈ ਗਏ ਉਹ ਬੜੂ ਉਹ ਬੜੂ ਫਿਰ ਤਾਂ ਗੁਰਬਾਣੀ ਨੂੰ ਮੰਨਣ ਤੇ ਕੇ ਲਾਂਚ ਨਾਲ ਤੋੜ ਸਕਦੇ ਤੁਹਾਨੂੰ ਲੋਭ ਦੇ ਕੇ ਗੁੰਮਰਾਹ ਕਰ ਸਕਦੇ ਨੇ ਜਿਹਨੇ ਗੁੰਮਰਾਹ ਹੋਣਾ ਉਹਨੂੰ ਤੁਹਾਨੂੰ ਦੀ ਲੋੜ ਨਹੀਂ ਹੈ ਅਜੇ ਦੁਨੀਆ ਦਾ ਲੋਭ ਹੋ ਰਿਹਾ ਜਿਹੜਾ ਲੋਭ ਤੋਂ ਉੱਪਰ ਉੱਠ ਗਿਆ ਉਹਨੂੰ ਸੱਚੀ ਦੀ ਲੋੜ ਹੈ ਸੱਚੀ ਲੋੜ ਉਹਨੂੰ ਹੈ ਜਿਹੜਾ ਦੁਨਿਆਵੀ ਲੋਭ ਤੇ ਦੁਨਿਆਵੀ ਵਡਿਆਈ ਤੇ ਦੁਨਿਆਵੀ ਰੇਸ ਤੇ ਮਾਇਆ ਦੀ ਤੋਂ ਉੱਪਰ ਉੱਠ ਗਿਆ ਉਹਨੂੰ ਲੋੜ ਹੈ ਬਾਕੀ ਨੂੰ ਕੀ ਲੋੜ ਹੈ ਬਾਕੀ ਤਾਂ ਦੁਨੀਆ ਮਤਾ ਹੈਗੀ ਹੂੰ